ਸ੍ਰੀ ਰਾਗ ਮਹੱਲਾ ਪੰਜਵਾ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਪਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਹਰ ਗੁਣ ਗਾਉ ਮਨਾ ਸਤਿਗੁਰ ਸੇ ਪਿਆਰੇ ਕਿਆ ਥੋੜੜੀ ਬਾਤ ਗੁਮਾਨ ਰਹਾ ਜੈਸੇ ਰਹਿਣ ਪਰਾਹੁਣੇ ਉਠ ਚਲਸੈ ਪ੍ਰਭਾਤ ਕਿਆ ਤੁਰਤਾ ਗ੍ਰਸਤ ਸਿਓ ਸਭ ਫੁੱਲਾ ਕੀ ਬਾਗਾਤ ਮੇਰੀ ਮੇਰੀ ਕਿਆ ਕਰਹਿ ਜਿਨ ਦੀਆ ਸੋ ਪ੍ਰਭ ਲੋੜੇ ਸਰ ਪਰਉਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ 84 ਭ੍ਰਮ ਤਿਆ ਦੁਲਭ ਜਨਮ ਪਾਇਓ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਸ੍ਰੀ ਰਾਗ ਮਹੱਲਾ ਪੰਜਵਾ ਤਿਚਰ ਵਸਹਿ ਸੁਹੇਲੜੀ ਜਿਚਰ ਸਾਥੀ ਨਾਲੇ ਜਾ ਸਾਥੀ ਉਠੀ ਚੱਲਿਆ ਤਾ ਤਨ ਖਾਕੂ ਰਾਲ ਮਨ ਬੈ ਰਾਗ ਭਇਆ ਦਰਸ਼ਨ ਦੇਖਣਾ ਕਾ ਚਾਉ ਤਨ ਸੋ ਤੇਰਾ ਥਾਨ ਰਹਾਉ ਜਿਚਰ ਵਸਿਆ ਕੰਤ ਘਾਰੇ ਜੀਓ ਜੀਓ ਸਭ ਕਹਾ ਤੇ ਜਾ ਉਠੀ ਚਲਸੀ ਕੰਤੜਾ ਤਾ ਕੋਈ ਨਾ ਪੁੱਛੈ ਤੇਰੀ ਬਾਤ ਪਈੜਾ ਸਹੁ ਸੇਵ ਤੂੰ ਸਹੁਰੜੈ ਸੁਖ ਵਸ ਗੁਰ ਮਿਲ ਚਾਜਾ ਆਚਾਰ ਸਿੱਖ ਤੁਧ ਕਦੇ ਨਾ ਲੱਗੈ ਦੁਖ ਸਵਨਾ ਸਹੁਰੈ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਤਨ ਸੋ ਹਾਗਣੀ ਜਿਨ ਸਹ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾ ਘਰ ਛੇਵਾਂ ਕਰਨ ਕਾਰਨ ਏਕੋ ਹੀ ਜਿਨ ਕੀਆ ਆਕਾਰ ਤਿਸੈ ਧਿਆਵਹੁ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਹਿ ਧਿਆਏ ਛੋੜ ਸਗਲ ਸਿਆਣ ਪਾ ਸਾਚ ਸਬਦ ਲਿਵਲਾਏ ਰਹਾਉ ਦੁਖ ਕਲੇਸ਼ ਨਾ ਭਉ ਵਿਆਪੈ ਗੁਰ ਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਰਹੇ ਗੁਰ ਬਿਨ ਤਰਿਓ ਨਾ ਕੋਏ ਦੇਖ ਦਰਸ਼ਨ ਮਨ ਸਾਧਾਰੈ ਪਾਪ ਸਗਲੇ ਜਾਹੇ ਹਉ ਤਿਨ ਕੈ ਬਲਿਹਾਰਣੈ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਉ ਸੇ ਵਡ ਪਾਗੀ ਨਾਨਕਾ ਜਿਨਾ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ ਪੰਜਵਾ ਸੰਚੇ ਹਰ ਤਨ ਪੂਜੇ ਸਤਿਗੁਰੇ ਛੋੜ ਸਗਲ ਵਿਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨ ਹੈ ਦੀਆ ਹਿਰਦੇ ਕਾ ਆਧਾਰ ਰਹਾਉ ਕਾਮੇ ਕ੍ਰੋਧ ਅਹੰਕਾਰੀ ਮਾਤੇ ਅਵਿਆਪਿਆ ਸੰਸਾਰੁ ਪਉ ਸੰਤ ਸਰਣੀ ਲਾਗ ਚਰਨੀ ਮਿਟੈ ਦੂਖ ਅੰਧਾਰੁ ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰ ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰੁ ਸ੍ਰੀ ਰਾਗ ਮਹੱਲਾ ਪੰਜਵਾ ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰ ਸਗਲਾਣਾ ਦੂਹੂ ਤੇਰਾ ਰਹਾਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾ ਮਾਨ ਬਿਮਾਨ ਮੰਦੇ ਸੋ ਸੇਵਕ ਨਾਹੀ ਤਤ ਸੰਦਰਸੀ ਸੰਤੋ ਕੋਈ ਕੋਟ ਮੰਦਾਈ ਕਹਾਣ ਕਹਾਵਨ ਇਹੁ ਕੀਰਤ ਕਰ ਲਾ ਕਥਨ ਕਹਾਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਾਤੀ ਅਵਗਤ ਕਛ ਨਦਰ ਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾ ਘਰ ਸਤਵਾਂ ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ ਪੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ਸੁਹੇਲਾ ਕਾਨ ਕਹਾਵਨ ਤੇਰਾ ਬਿਖਮ ਭਾਵਨ ਰਹਾਉ ਹਉ ਮਾਨ ਤਾਨ ਕਰੋ ਤੇਰਾ ਹਉ ਜਨ ਹੋ ਆਪਾ ਸਭੀ ਮਧ ਸਭੈ ਤੇ ਬਾਖਰੀ ਤਾਜ ਬਾਪਾ ਪਿਤਾ ਹੋ ਜਾਨੋ ਨਾਹੀ ਤੇਰੀ ਕਵਣ ਜੁਗਤਾ ਬੰਧਨ ਮੁਕਤ ਸੰਤਹੁ ਮੇਰੀ ਰਾਖੈ ਮਮਤਾ ਭੈ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਸੰਤ ਜਨਾ ਮਿਲ ਪਾਇਆ ਕਟਿਆੜਾ ਜਮਕਾਲ ਸੱਚਾ ਸਾਹਿਬ ਮਨ ਉਠਾ ਹੋਆ ਖਸਮ ਦਇਆਲ ਪੂਰਾ ਸਗੁਰ ਪੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹੋ ਤੁਧ ਵਿਟਹੁ ਕੁਰਬਾਨ ਤੇਰੇ ਦਰਸ਼ਨ ਕਉ ਬਲਿਹਾਰਣੈ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸੇਈ ਪੁਰਖ ਸੁਜਾਨ ਤਿੰਨਾ ਪਿਛੈ ਛੁੱਟਿਐ ਜਿਨ ਅੰਦਰ ਨਾਮ ਨਿਧਾਨ ਗੁਰ ਜੀਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਦਾਨ ਆਏ ਸੇ ਪ੍ਰਮਾਣ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇਤੀ ਰਤਿਆ ਦਰਗਾ ਬੈਸਣ ਜਾਏ ਕਰਤੇ ਹੱਥ ਵਡਿਆਇਆ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਐ ਸੱਚੋ ਬੁੱਧੀ ਵਿਵੇਕ ਸਰਵ ਨਿਰੰਤਰ ਰਵ ਰਹਾ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਇ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਆਧਾਰ ਸਤਿਗੁਰ ਬਚਨ ਕਮਾਉਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰਿ ਹਰਿ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾਉ ਗੁਰ ਸਮਰਾਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵੜਿ ਅਵਰ ਨ ਕੋਇ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰ ਦਾਤਾ ਹਰੀ ਨਾਮ ਦੇਹ ਉਧਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਊਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਛਿਆ ਹੈ ਤਿਤੜੇ ਸਤਿਗੁਰ ਪਾਸਿ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸਿ ਸਤਿਗੁਰ ਸਰਣੀ ਆਇਆ ਬਾਹੜ ਨਹੀਂ ਵਿਨਾਸ਼ ਹਰਿ ਨਾਨਕ ਕਦੇ ਨਾ ਵਿਸਰੋ ਇਹੋ ਜਿਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਨਹੁ ਸੁਣ ਭਾਈ ਹੋ ਛੂਟਣ ਸਾਚੈ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਾਰ ਕਾ ਨਾਉ ਆਗੈ ਦਰਗਹ ਮੰਨੀਐ ਮਿਲੈ ਨਿਥਾਵੇ ਥਾਉ ਪਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਠੈ ਪਾਈਐ ਪੂਰਨ ਅਲਖ ਭੇਵ ਰਹਾਉ ਸਤਿਗੁਰ ਵਿਟਹੁ ਵਾਰਿਆ ਜਿਨ ਦਿੱਤਾ ਸਚ ਨਾਉ ਆਨ ਦਿਨ ਸਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗਿਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪੇ ਗੁਰ ਜੀਵੜ ਅਵਰ ਨ ਦਿਸੀ ਆਠ ਪਹਰ ਤਿਸ ਜਾਪੇ ਨਜ਼ਰ ਕਰੇ ਤਾ ਪਾਈਐ ਸਚ ਨਾਮ ਗੁਣਤਾਸੀ ਗੁਰ ਪਰਮੇਸ਼ਰ ਏਕ ਹੈ ਸਭ ਮਹਿਰ ਆਸਮਾਏ ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸਰਣਾਗਤੀ ਮਰੈ ਨਾ ਆਵੈ ਜਾਏ ਇਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਆਖ ਆਖ ਮਨ ਭਾਵਣਾ ਜੋ ਜੋ ਜਾਪੈ ਵਾਏ ਜਿਸਨੂੰ ਵਾਏ ਸੁਣਾਈਐ ਸੋ ਕੀਵੜ ਕਿਤ ਥਾਏ ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵਲਾਏ ਬਾਬਾ ਅਲਹੋ ਅਗਮਿ ਅਪਾਰ ਪਾਕੀ ਨਾਈ ਭਾਗ ਥਾਏ ਸੱਚਾ ਪਰਵਿਦਗਾਰ ਰਹਾਉ ਤੇਰਾ ਹੁਕਮ ਨ ਜਾਪੀ ਕੇਤੜਾ ਲਿਖ ਨ ਜਾਣਾ ਕੋਏ ਜੇ ਸੌ ਸਾਇ ਮੇਲੀ ਹੈ ਤਿਲ ਨਾ ਪੁਜਾਵੈ ਰੋਏ ਕੀਮਤ ਕਿਨੈ ਨਾ ਪਾਇਆ ਸਭ ਸੁਣ ਸੁਣ ਆਖੈ ਸੋਏ ਪੀਰ ਪੈ ਕਾਮਰ ਸਾਲਕ ਸਾਧਕ ਸੋਦੇ ਔਰ ਸ਼ਹੀਦ ਸੇਖ ਮਸਾਇਕ ਕਾਜੀ ਮੁੱਲਾ ਤਰ ਤਰ ਵੇਸ ਰਸੀਦ ਬਰਕਤ ਤਿਨ ਕੋ ਅਗਲੀ ਪੜਦੇ ਰਹਨ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਟਾਹੇ ਪੁੱਛ ਨਾ ਦੇਵੈ ਲੀ ਆਪਣੀ ਕੁਦਰਤ ਆਪੇ ਜਾਣ ਹੈ ਆਪੇ ਕਰਮ ਕਰੇ ਸਭਨਾ ਵੇਖੈ ਨਦਰ ਕਰ ਜੈ ਭਾਵੈ ਤੈ ਦੇ ਥਾਵਾ ਨਾਵ ਨਾ ਜਾਣੀਐ ਨਾਵਾ ਕੇਵੜ ਨਾਉ ਜਿੱਥੈ ਵਸੈ ਮੇਰਾ ਪਾਤਸ਼ਾਹੋ ਸੋ ਕੇਵੜ ਹੈ ਥਾਉ ਅੰਬੜ ਕੋਇ ਨ ਸਕੀ ਹੋ ਕਿਸ ਨੂੰ ਪੁੱਛਣ ਜਾਉ ਵਰਨਾ ਵਰਨਾ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵਡਿਆਇਆ ਜੈ ਪਾਵੈ ਤਦੇ ਹੁਕਮ ਸਵਾਰੇ ਆਪਣੈ ਚਸਾ ਨਾ ਢਿਲ ਕਰੇ ਸਭ ਕੋ ਆਖੈ ਬਹੁਤ ਬਹੁਤ ਲੈਣਾ ਕੈ ਵਿਚਾਰੇ ਕੇਵੜ ਦਾਤਾ ਆਖੀਐ ਦੇ ਕੈ ਰਹਾ ਸੁਮਾਰੇ ਨਾਨਕ ਤੋਟ ਨਾ ਆਵੀ ਤੇਰੇ ਜੁਗਾ ਜੁਗਾ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹਿ ਲਿਆ ਸਗਲਿਆ ਕਰਹਿ ਸੀਗਾਰ ਗਣਤ ਗਣਾਵਣ ਆਈਆ ਸੁਆਵੇ ਸਵਿਕਾਰ ਆਖੰਡ ਪ੍ਰੇਮ ਨਾ ਪਾਈਐ ਖੋਟਾ ਭਾਜ ਖੁਆਰ ਹਰ ਜਿਉ ਇਉ ਪਿਰ ਰਾਵੈ ਨਾਰੇ ਤੁਧ ਭਾਵਨ ਸੋਹਾਗਣੀ ਆਪਣੀ ਕਿਰਪਾ ਲੈ ਹੈ ਸਵਾਰੇ ਰਹਾਉ ਗੁਰ ਸਬਦੀ ਸੀਗਾਰਿਆ ਤਨ ਮਨ ਫਿਰ ਕੈ ਪਾਸੇ ਦੋਏ ਕਰ ਜੋੜ ਖੜੀ ਤੱਕੈ ਸੱਚ ਕਹੈ ਅਰਦਾਸ ਲਾਲ ਰਤੀ ਸਜ ਭੈ ਵਸੀ ਭਾਇ ਰਤੀ ਰੰਗ ਰਾਸਿ ਪ੍ਰੇ ਕੀ ਤੇਰੀ ਕਾਂਢਿਆ ਲਾਲੀ ਮਾਨੈ ਨਾਉ ਸਾਚੀ ਪ੍ਰੀਤ ਨਾ ਟੁੱਟੀ ਸਾਚੇ ਮੇਲ ਮਿਲਾਉ ਸਬਦ ਰਤੀ ਮਨ ਵੇਧਿਆ ਹੋ ਸਦ ਬਲਿਹਾਰੈ ਜਾਉ ਸਾਤ ਅਨਰੰਡ ਰੰਡ ਨਾ ਬੈਸੀ ਜੇ ਸਤਿਗੁਰੂ ਹੈ ਸਮਾਏ ਪਿਰ ਸਾਲੂ ਨਉ ਤਨੋ ਸਾਚਉ ਮਰੈ ਨ ਜਾਏ ਨਿਤ ਰਵੈ ਸੋ ਸੁਹਾਗਣੀ ਸਾਚੀ ਨਦਰ ਰਜਾਏ ਸਾਜ ਧੜੀ ਤਨ ਮਾਡੀਐ ਕਾਪੜ ਪ੍ਰੇਮ ਸੀਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾ ਦਵਾਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾਸਰ ਸੁਹਾਵਣੀ ਸਾਚੈ ਪ੍ਰੇਮ ਅਪਾਰ ਬਿਨ ਪਿਰ ਪੁਰਖ ਨਾ ਜਾਣੀ ਸਾਚੇ ਗੁਰ ਕੈ ਹੇਤ ਪਿਆਰ ਨਿਸ ਅੰਧਿਆਰੀ ਸੁਤੀਏ ਕਿਉ ਪਿਰ ਬਨ ਰਹਿਣ ਵਿਹਾਇ ਅੰਕ ਜਲੋ ਤਨ ਜਾਲਿਓ ਮਨ ਧਨ ਜਲ ਬਲ ਜਾਏ ਜਾ ਤਨ ਕੰਤ ਨਾ ਰਾਵਿਆ ਤਾ ਬਿਰਥਾ ਜੋਗਨ ਜਾਏ ਸੇਜੈ ਕੰਤ ਮਹਿਲੜੀ ਸੂਤੀ ਬੂਝ ਨਾ ਪਾਏ ਹਉ ਸੁਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥਾ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚਾ ਬਾਣ ਮਹਤ ਤੂੰ ਆਪੇ ਦੇਵਨ ਹਾਰ ਹਰ ਜਿਉ ਤੂੰ ਕਰਤਾ ਕਰਤਾਰ ਜਿਉ ਭਾਵੈ ਤਿਉ ਰਾਖ ਤੂੰ ਹਰਿ ਨਾਮ ਮਿਲੈ ਆਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਗੁਰ ਕੈ ਸਭ ਸਲਾਹਣਾ ਘਟ ਘਟ ਡੀਠ ਅਡੀਠ ਆਪੇ ਸਾਗਰ ਮੋਹਿਤਾ ਆਪੇ ਪਾਰ ਅਪਾਰੋ ਸਾਚੀ ਬਾਟ ਸੁਜਾਨ ਤੂੰ ਸ਼ਬਦ ਲਗਾਵਣ ਹਾਰ ਨਿਡਰਿਆ ਡਰ ਜਾਣੀਐ ਬਾਜ ਗੁਰੂ ਗੁਵਾਰ ਆਸਰ ਕਰਤਾ ਦੇਖੀਐ ਹੋਰ ਕੀਤੀ ਆਵੈ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦਾ ਪਾਇ ਗੁਰ ਰਾਖੇ ਸੇ ਉਪਰੇ ਸਾਚੇ ਸੋ ਲਿਵ ਲਾਇ ਹਰ ਜੀਓ ਸ਼ਬਦ ਪਛਾਣੀਐ ਸਾਚ ਰਤੇ ਗੁਰੂ ਆਕੇ ਤਿਤ ਤਨ ਮੈਲ ਨ ਲੱਗੀ ਸੱਚ ਕਰ ਜਿਸੋ ਤਾਕ ਨਦਰ ਕਰੇ ਸਜ ਪਾਈਐ ਬਿਨ ਨਾਵੇ ਕਿਆ ਸਾਕ ਜਿਨੇ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰੇ ਹਉ ਮੈਂ ਤ੍ਰਿਸ਼ਨਾ ਮਾਰ ਕੈ ਸੱਚ ਰਖਿਆ ਔਰ ਧਾਰਿ ਜਗ ਮਹਿ ਲਾਇ ਏਕ ਨਾਮ ਪਾਈਐ ਗੁਰ ਵਿਚਾਰਿ ਸਾਚੋ ਵਖਰ ਲਾਦੀਐ ਲਾਭ ਸਦਾ ਸਜਰਾ ਸੇ ਸਾਚੀ ਦਰਗਾ ਬੈਸੀ ਭਗਤ ਸੱਚੀ ਅਰਦਾਸ ਪਤ ਸਿਉ ਲੇਖਾ ਨਿਬੜੈ RAM ਨਾਮ ਪ੍ਰਗਾਸ ਉਚਾ ਉਚੋ ਆਖਿਆ ਕਹੋ ਨ ਦੇਖਿਆ ਜਾਏ ਜਹ ਦੇਖਾ ਤਹ ਏਕ ਤੂੰ ਸਤਿਗੁਰ ਦਿਆ ਦਿਖਾਇ ਜੋਤ ਨਿਰੰਤਰ ਜਾਣੀਐ ਨਾਨਕ ਸਾਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਸਗਾਹੋ ਅਤ ਸਿਆਣੀ ਸੋਹਣੀ ਕਿਉ ਕੀਤੋ ਵਿਸਾਹੋ ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਰਾਹੋ ਪਾਈ ਰੇ ਕਿਉ ਸਿਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ ਰਹਾਓ ਸਭ ਜਗ ਬਾਧੋ ਕਾਲ ਕੋ ਮੇਨ ਗੁਰ ਕਾਲ ਅਫਾਰ ਫਾਰ ਸਚ ਰਤੇ ਸੇ ਉਬਰੇ ਦੁਬਿਦਾ ਛੋੜ ਵਿਕਾਰ ਹਉ ਤਿਨ ਕੈ ਬਲਿਹਾਰ ਨਾਏ ਦਰ ਸੱਚਾ ਸਚਿਆਰ ਸੀ ਚਾਨੇ ਜੋ ਪੰਖਿਆ ਜਾਲੀ ਬਧਿਕ ਹਾਥ ਗੁਰ ਰਾਖੇ ਸੇ ਉਬਰੇ ਹੋਰ ਪਾਥੇ ਚੋਗੈ ਸਾਥ ਬਿਨ ਨਾਵੇ ਚੁਣ ਹੈ ਕੋਏ ਨਾ ਸੰਗੀ ਸਾਥ ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿਨਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣ ਹੈ ਗੁਰਮੁਖ ਜਿਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮ ਦੂਤ ਮੋਏ ਬਿਖ ਖਾਇ ਨਾਵੈ ਅੰਦਰ ਹੋ ਵਸਾ ਨਾਉ ਮਨ ਆਏ ਬਾਜ ਗੁਰੂ ਗੁਬਾਰ ਹੈ ਬਿਨ ਸ਼ਬਦੈ ਬੂਝ ਨਾ ਪਾਏ ਗੁਰਮਤੀ ਪ੍ਰਗਾਸ ਹੋਏ ਸਚ ਰਹਿ ਲਿਵਲਾਏ ਤਿਥੈ ਕਾਲ ਨਾ ਸੰਚਰੈ ਜੋਤੀ ਜੋ ਸਮਾਏ ਤੂੰ ਹੈ ਸਾਜਣ ਤੂੰ ਸੁਜਾਨ ਤੂੰ ਆਪੇ ਮੇਲਣ ਹਾਰ ਗੁਰ ਸਬਦੀ ਸਾ ਲਾਹੀਐ ਅੰਤ ਨ ਬਾਰਾਵਾਰ ਤਿੱਥੈ ਕਾਲ ਨ ਅਪੜੈ ਜਿੱਥੈ ਗੁਰ ਕਾ ਸਬਦ ਅਪਾਰ ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਹੇ ਹੁਕਮੀ ਕਾਲੈ ਵਾਸਿਐ ਹੁਕਮੀ ਸਾਜ ਸਮਾਹੇ ਨਾਨਕ ਜੋ ਤਿਸ ਭਾਵੈ ਸੋ ਥੀਐ ਇਨਾ ਜਨਤਾ ਵਸ ਕਿਛ ਨਾਹੇ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠੈ ਤਨ ਝੂਠੈ ਜਿਹਵਾ ਝੂਠੀ ਹੋਏ ਮੁਖ ਝੂਠੈ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਅਭ ਸ਼ਬਦ ਨਾਮਾ ਜੀਐ ਸਾਚੇ ਤੇ ਸਚ ਹੋਏ ਮੁੰਦੇ ਗੁਣ ਹੀਣੀ ਸੁਖ ਕੇ ਫਿਰ ਰਲਿਆ ਰਸ ਮਾਨਸੀ ਸਾਚ ਸ਼ਬਦ ਸੁਖ ਨੇਹ ਰਹਾਉ ਫਿਰ ਪਰਦੇਸੀ ਜੇਤੀਐ ਧਨ ਵਾਂਢੀ ਚੂਰੇ ਜਿਉ ਜਲ ਥੋੜਾ ਮਛਲੀ ਕਰਨ ਪਲਾਵ ਕਰੇ ਫਿਰ ਭਾਵੈ ਸੁਖ ਪਾਈਐ ਜਾ ਆਪੇ ਨਦਰ ਕਰੇ ਫਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲੇ ਤਨ ਸੋਹੈ ਮਨ ਮੋਹਿਆ ਰੱਤੀ ਰੰਗ ਨਿਹਾਲੇ ਸਭ ਸਵਾਰੀ ਸੋਹਣੀ ਫਿਰ ਰਾਵੇ ਗੁਣ ਨਾਲੇ ਕਾਮਣ ਕਾਮ ਨਾ ਆਵੀ ਖੋਟੀ ਔਗਣ ਯਾਰੇ ਨਾ ਸੁਖ ਪਈਐ ਸਹੁਰੈ ਝੂਠ ਜਲੀ ਵੇਕਾਰੇ ਆਵਣ ਮੰਜਣ ਡਾਖੜੋ ਛੋਡੀ ਕੰਤ ਵਿਸਾਰੇ ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਦੇ ਫਿਰ ਕਹਿ ਕਾਮ ਨਾ ਆਵੀ ਬੋਲੇ ਫਾਦਲ ਬਾਦਿਨ ਦਰ ਕਰ ਢੋਈ ਨਾਲ ਹੈ ਛੂਟੀ ਦੂਜੈ ਸਾਦੇ ਪੰਡਿਤ ਵਾਚੈ ਪੋਥੀਆ ਨਾ ਬੂਝੈ ਵਿਚਾਰ ਅਨਕੋ ਮਤੀ ਦੇ ਚੱਲੈ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਭਵੈ ਰਾਣੀ ਸਬਦ ਸੋਸਾਰ ਸਾਰ ਕੇਤੇ ਪੰਡਿਤ ਜੋਤ ਕੀ ਬੇਦਾ ਕਰੈ ਵਿਚਾਰ ਵਾਦ ਵਿਰੋਧ ਸਲਾਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰਨਾਰ ਸੁਹਾਵਣੀ ਮੈਂ ਪਾਵੈ ਪ੍ਰਭ ਸੋਏ ਨਾਨਕ ਸਬਦ ਮਿਲਾਵੜਾ ਨਾਵੇ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧਿਆ ਤੀਰਥ ਕੀਤਾ ਵਾਸ ਪੁੰਨ ਦਾਨ ਚੰਗਿਆਈਆ ਬਿਨ ਸਾਚੇ ਕਿਆ ਤਾਸ ਜੇ ਹਾਰਾਧੇ ਤੇ ਹਾਲੁਣਾ ਬਿਨ ਗੁਣ ਜਨਮ ਵਿਨਾਸ਼ ਮੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਈਐ ਗੁਰਮਤੇ ਪੂਰਾ ਸੋਏ ਰਹਾ ਵਿਣ ਰਾਸੀ ਵਾਪਾਰੀਆ ਤੱਕੇ ਕੁੰਡਾਚਾਰੀ ਮੂਲ ਨਾ ਬੁਝਿਆ ਆਪਣਾ ਵਸਤਰ ਹੀ ਘਰ ਬਾਰੇ ਵੇਣ ਵਖਰ ਦੁਖ ਅਗਲਾ ਕੂੜ ਮੁੱਠੀ ਕੂੜਿਆਰੀ ਲਾਹਾ ਐਨ ਸੁਨੋਤ ਨਾ ਪਰਖੇ ਰਤਨ ਵਿਚਾਰੇ ਵਸਤ ਲੈ ਘਰ ਆਪਣਾ ਚੱਲੈ ਘਾਰਿ ਸਾਰੇ ਵਣ ਜਾ ਰਿਆ ਸੋ ਵਣ ਕਰ ਗੁਰਮੁਖ ਬ੍ਰਹਮ ਵਿਚਾਰੇ ਸੰਤਾਂ ਸੰਗਤ ਭਾਈਐ ਜੇ ਮੇਲੇ ਵੇਲਣ ਹਾਰ ਮਿਰਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ ਸੱਚਾ ਆਸਣ ਸੱਚ ਰਹੈ ਸੱਚਾ ਪ੍ਰੇਮ ਪਿਆਰ ਜਿਨੀ ਆਪ ਵਿਛਾਣਿਆ ਘਰ ਮਹਿ ਮਹਲ ਸੋ ਥਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਤ੍ਰਿਪਹਣ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਇ ਸਾ ਤਨ ਖਰੀ ਸੁਹਾਵਣੀ ਜਿਨ ਫਿਰ ਜਾਤਾ ਸੰਗੇ ਮਹਲੀ ਮਹਲ ਬੁਲਾਈਐ ਸੋ ਫਿਰ ਰਾਵੇ ਰਾਂਗੇ ਸੱਚ ਸੁਹਾਗਣ ਸਾਪਲੀ ਫਿਰ ਮੋਹੀ ਗੁਣ ਸੰਗੇ ਪੂਲੀ ਪੂਲੀ ਥਲ ਚੜਾ ਥਲ ਚੜ ਡੂਗਰ ਜਾਓ ਬਣ ਮਹਿ ਪੂਲੀ ਦੇ ਫਿਰਾ ਬਿਨ ਗੁਰ ਬੂਝ ਨਾ ਪਾਓ ਨਾ ਬਹੁ ਭੂਲੀ ਜੇ ਫਿਰਾ ਫਿਰ ਫਿਰ ਆਵ ਜਾਓ ਪੁੱਛੋ ਜਾਏ ਪਧਾਵਾ ਚੱਲੇ ਚਾਕਰ ਹੋਏ ਰਾਜਨ ਜਾਣਾ ਹੈ ਆਪਣਾ ਦਰ ਕਰ ਠਾਕ ਨਾ ਹੋਏ ਨਾਨਕ ਏਕੋ ਰਵ ਰਹਾ ਦੂਜਾ ਅਵਰ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ ਸਾਜੇ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ ਪਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂ ਹੋਰ ਮੈਲ ਭਰੀ ਸਭ ਜਾਏ ਰਹਾਓ ਹਰਿ ਕਾ ਮੰਦਰ ਸੋਹਣਾ ਕੀਆ ਕਰਨਾ ਹਾਰੇ ਰਵ ਸਸ ਦੀਪ ਅਨੂਪ ਜੋਤਿ ਤ੍ਰਿਭਵਨ ਜੋਤਿ ਅਪਾਰ ਹਾਟ ਪਟਨਗੜ ਕੋਠੜੀ ਸੱਚ ਸੌਦਾ ਵਾਪਾਰ ਗਿਆਨ ਅੰਜਨ ਪੈ ਪੰਜਨਾ ਦੇਖ ਨਿਰੰਜਨ ਪਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ ਐਸਾ ਸਤਿਗੁਰ ਦੇਵ ਲੈ ਤਾਂ ਸਾਜੇ ਲੈ ਮਿਲਾਏ ਕਸ ਕਸਵੱਟੀ ਲਾਈਐ ਪਰਖੇ ਹਿਤ ਚਿਤ ਲਾਏ ਖੋਟੇ ਠੌਰ ਨਾ ਪਾਇਨੀ ਖਰੇ ਖਜ਼ਾਨਾ ਪਾਏ ਆਸ ਅੰਦੇ ਸਾਧੂਰ ਕਰ ਓ ਮਲ ਜਾਏ ਸਮਾਏ ਸੁਖ ਕੋ ਮਾਗੈ ਸਭ ਕੋ ਦੁਖ ਨਾ ਮਾਗੈ ਕੋਏ ਸੁਖੈ ਕੋ ਦੁਖ ਅਗਲਾ ਮਨ ਮੁਖ ਬੂਝ ਨਾ ਹੋਏ ਸੁਖ ਦੁਖ ਸਾਂ ਕਰ ਜਾਣ ਯਹ ਸਬਦ ਭੇ ਸੁਖ ਹੋਏ ਵੇਦ ਪੁਕਾਰੇ ਵਾਚਿਐ ਬਾਣੀ ਬ੍ਰਹਮ ਵਿਆਸ ਮੂਨਿ ਜਨ ਸੇਵਕ ਸਾਧਿਕਾ ਨਾਮ ਰਤੇ ਗੁਣ ਤਾਸ ਸਚ ਰਤੇ ਸੇ ਜਿਣ ਗਏ ਹੋ ਸਦ ਬਲਿਹਾਰੈ ਜਾਸ ਚਹੋ ਜੁਗ ਮੈਲੇ ਮਲ ਪਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਭਾਏ ਵਿਹੂਣਿਆ ਮੁਖ ਕਾਲਾ ਪਤਿ ਖੋਏ ਜਿਨੇ ਨਾਮ ਵਿਸਾਰਿਆ ਆਉਗਣ ਮੁਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਿਲਾਏ ਆਪ ਪਛਾਣੈ ਘਰ ਵਸੈ ਹਉ ਮੈਂ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰਿ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਧਿਆਏ ਤੂ ਜਮ ਡਰ ਪੈ ਦੁਖ ਭਾਗ ਦੂਹ ਕਣੋ ਦੋਹਾਗਣੀ ਕਿਉ ਥਿਰ ਰਹਿ ਸੁਹਾਗ ਪਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਤਨ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਉ ਰਹਾਉ ਗੁਰਮਤਿ ਪਦ ਸਾਵਾਸ ਤਿਸ ਤਿਸ ਕੈ ਸੰਗ ਮਿਲਾਓ ਤਿਸ ਬਿਨ ਘੜੀ ਨਾ ਜੀਵੂ ਬਿਨ ਨਾਵੇ ਮਰ ਜਾਓ ਮੈਂ ਅੰਧਲੇ ਨਾਮ ਨਾ ਵੀਸਰੈ ਟੇਕ ਟਿਕੀ ਘਰ ਜਾਓ ਗੁਰੂ ਜਿਨਾ ਕਾ ਅੰਧਲਾ ਚੇਲੇ ਨਾਹੀ ਠਾਓ ਬਿਨ ਸਤਗੁਰ ਨਾਉ ਨਾ ਪਾਈਐ ਬਿਨ ਨਾਵੇ ਕਿਆ ਸੁਆਉ ਆਇ ਗਿਆ ਪਛਤਾਵਣਾ ਜਿਉ ਸੁਣੈ ਘਰ ਕਾਉ ਬਿਨ ਨਾਵੇ ਦੁਖ ਦੇਹੁਰੀ ਜੋ ਕੱਲਰ ਕੀ ਭੀਤ ਤਬ ਲਗ ਮਹਾਲ ਨਾ ਪਾਈਐ ਜਬ ਲਗ ਸਾਥ ਨਾ ਚੀਤ ਸਬਦ ਰਪੈ ਘਰ ਪਾਈਐ ਨਿਰਬਾਣੀ ਪਦ ਨੀਤ ਹੋ ਗੁਰ ਪੂਛੋ ਆਪਣੇ ਗੁਰ ਪੁਛਕਾਰ ਕਮਾਓ ਸਭ ਸਲਾਹੀ ਮਨ ਵਸੈ ਹਉ ਮੈਂ ਦੁਖ ਜਲ ਜਾਓ ਸਾਜੇ ਹੋਏ ਮਿਲਾਵੜਾ ਸਾਚੇ ਸਾਜ ਮਿਲਾਓ ਸਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਤ ਸਦਾ ਹਰ ਰਾਖੈ ਔਰ ਧਾਰਿ ਸੋ ਕਿਉ ਮਨਹੁ ਵਿਸਾਰਿਐ ਸਭ ਜੀਆ ਕਾ ਆਧਾਰ ਸਬਦ ਮਰੈ ਸੋ ਮਰ ਰਹੈ ਫਿਰ ਮਰੈ ਨ ਦੂਜੀ ਵਾਰ ਸਬਦੈ ਹੀ ਤੇ ਪਾਈਐ ਹਰ ਨਾਮੇ ਲੱਗੈ ਪਿਆਰ ਬਿਨ ਸਬਦੈ ਜਗ ਭੂਲਾ ਫਿਰੈ ਮਰ ਜਨਮੈ ਵਾਰੋ ਵਾਰ ਸਭ ਸਾਲਾ ਹੈ ਆਪ ਕਉ ਵੱਡਾ ਵਡੇਰੀ ਹੋਏ ਗੁਰ ਬਿਨ ਆਪ ਨਾ ਚੀਨੀਐ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਹਉ ਮੈਂ ਕਰੈ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸੀਗਾਰਿਆ ਜੋਬਨ ਬਾਦ ਖੁਆਰ ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸੀਗਾਰ ਦੂਖ ਘਣੋ ਦੋਹਾਗਣੀ ਨਾ ਘਰ ਸੇਜ ਪਤਾਰ ਮਨ ਰੇ RAM ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਐ ਸ਼ਬਦ ਮਿਲੈ ਰੰਗ ਹੋਏ ਰਹਾਉ ਗੁਰ ਸੇਵਾ ਸੁ ਪਾਈਐ ਹਰ ਵਰ ਸਾਹ ਸੀਗਾਰ ਸਚ ਮਾਣੇ ਪਿਰ ਸੇਜਲੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿਆਣੀਐ ਗੁਰ ਮੇਲੀ ਗੁਣਚਾਰ ਸਚ ਮਿਲਹੁ ਵਰ ਕਾਉਣੀ ਪਿਰ ਮੋਹੀ ਰੰਗ ਲਾਏ ਮਨ ਤਨ ਸਾਧ ਵਿਗਸਿਆ ਕੀਮਤ ਕਹਣ ਨਾ ਜਾਏ ਹਰ ਵਰ ਕਰ ਸੋ ਹਾਗਣੀ ਨਿਰਮਲ ਸਾਚੈ ਨਾਏ ਮਨ ਮਹਿ ਮਨੁਆ ਜੇ ਮਰੈ ਤਾਂ ਫਿਰ ਰਾਵੈ ਨਾਰ ਇਕਤ ਤਾਗੈ ਰਲ ਮਿਲੈ ਗਲ ਮੋਤੀਆਂ ਕਾ ਹਾਰ ਸੰਤ ਸਭਾ ਸੂਪ ਜੈ ਗੁਰਮੁਖ ਨਾਮ ਆਧਾਰ ਖਿਨ ਮਹਿ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਏ ਸ਼ਬਦ ਪਛਾਣੈ ਰਵ ਰਹੈ ਨਾ ਤਿਸ ਕਾਲ ਸੰਤਾਏ ਸਾਹਿਬ ਅਤੁਲ ਨਾ ਤੋਲੀਐ ਕਥਨ ਨਾ ਪਾਇਆ ਜਾਏ ਵਾਪਾਰੀ ਬਣ ਜਾ ਰਿਆ ਆਏ ਵਜੋ ਲਿਖਾਏ ਕਾਰ ਕਮਾਵੈ ਸੱਚ ਕੀ ਲਾਹਾ ਮਿਲੈ ਰਜਾਏ ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਦਿਲ ਨਾ ਤਮਾਏ ਗੁਰਮੁਖ ਤੋਲ ਤੋਲ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੁਲਾਏ ਸੀ ਪੂਰੇ ਪੂਰਾ ਤੋਲ ਕਥਨਾ ਕਹਣ ਨਾ ਛੁਟਿਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨਾ ਪਾਈਐ ਬਿਨ ਹਰਿ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਆਗਣ ਮੇਟਣ ਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੂਛੋ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਇ ਰਹਾਉ ਗਿਆਨ ਧਿਆਨ ਤੁਨ ਜਾਣੀਐ ਅਕਥ ਕਹਾਵੈ ਸੋਏ ਸਫਲਿਓ ਬਿਰਖ ਹਰੀ ਆਵਲਾ ਛਾਪ ਕਣੇਰੀ ਹੋਏ ਲਾਲ ਜਵੇ ਹਰਮਾਨ ਕੀ ਗੁਰ ਭੰਡਾਰੈ ਸੋਏ ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰ ਸਾਚੋ ਵਖਰ ਸੰਚੀਐ ਪੂਰੈ ਕਰਮ ਅਪਾਰ ਸੁਖ ਦਾਤਾ ਦੁਖ ਮੇਟਣੋ ਸਤਿਗੁਰ ਅਸੁਰ ਸੰਘਾਰ ਪਵਜਲ ਵਿਗਮ ਡਰਾਵਣੋ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲਖੜਾ ਨਾ ਤਿਸ ਵੰਝ ਮਲਾਰ ਸਤਿਗੁਰ ਭੈ ਕਾ ਬੋਇ ਥਾ ਨਦਰੀ ਪਾਰ ਉਤਾਰ ਇਕ ਤਿਲ ਪਿਆਰਾ ਵਿਸਰੈ ਦੁਖ ਲਾਗੈ ਸੁਖ ਜਾਏ ਜਿਹਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਇ ਘਾਟ ਬਿਨਸੈ ਦੁਖ ਅਗਲੋ ਜਉ ਪਕੜੈ ਪਛਤਾਇ ਮੇਰੀ ਮੇਰੀ ਕਰ ਗਏ ਤਨ ਤਨ ਕਲਤ ਨ ਸਾਥੇ ਬਿਨ ਨਾਵੇ ਧਨਵਾਦ ਹੈ ਭੂਲੋ ਮਾਰ ਗਿਆ ਥਿਮ ਸਾਚੋ ਸਾਹਿਬ ਸੇਵਿਐ ਗੁਰਮੁਖ ਕਥੋ ਕਾਥਿਮ ਆਵੇ ਜਾਇ ਪਵਾਈਐ ਪਇਆ ਕਿਰਤ ਕਮਾਏ ਪੂਰਵ ਲਿਖਿਆ ਕਿਉ ਵੇਟਿਐ ਲਿਖਿਆ ਲੇਖ ਰਜਾਇ ਬਿਨ ਹਰਿ ਨਾਮ ਨਾ ਛੁਟਿਐ ਗੁਰਮਤ ਮਿਲੈ ਮਿਲਾਇ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜਿਉ ਪ੍ਰਾਨ ਹਉ ਮੈਂ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨੁ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਲਹਰੀ ਨਾਲ ਪਛਾੜੀਐ ਭੀ ਵਿਗਸੈ ਅਸਨੇਹ ਜਲ ਮਹਿ ਜੀ ਉਪਾਇ ਕੈ ਬਿਨ ਜਲ ਮਰਨ ਤਨੇਹ ਮਨ ਰੇ ਕਿਉ ਛੂਟੈ ਬਿਨ ਪਿਆਰੇ ਗੁਰਮੁਖ ਅੰਤਰ ਰਵ ਰਹਾ ਬਖਸੇ ਭਗਤ ਭੰਡਾਰੇ ਰਹਾਓ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉ ਅਧਿਕਾਉ ਤਿਉ ਸੁਖ ਕਣੋ ਮਨ ਤਨ ਸਾਂ ਸਰੀਰ ਬਿਨ ਜਲ ਘੜੀ ਨਾ ਜੀਵੀ ਪ੍ਰਭ ਜਾਣੈ ਅਬ ਪੀਰ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚਾਤ੍ਰਿਕ ਮੇਹ ਸਰ ਪਰ ਥਲ ਹਰਿਆਵਲੇ ਇਕ ਬੂੰਦ ਨਾ ਪਵੀ ਕੇਹ ਕਰਮ ਮਿਲੈ ਸੋ ਪਾਈਐ ਕਿਰਪਾ ਸਿਰ ਦੇਹ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਖਵੈ ਦੁੱਧ ਕੋ ਖਪਣ ਨਾ ਦੇ ਆਪੇ ਮੇਰ ਵਿਛਿੰਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚੱਕਵੀ ਸੂਰ ਖੇਨ ਪਲ ਨੀਦ ਨਾ ਸੋਵੀ ਜਾਣੈ ਦੂਰ ਹਜੂਰੇ ਮਨਮੁਖ ਸੋਝੀ ਨਾ ਪਵੈ ਗੁਰਮੁਖ ਸਦਾ ਹਜੂਰੇ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮਤਿ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨੇ ਨਾ ਟੁੱਟੀ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤ੍ਰਿਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਾਲੇ ਕੜੀ ਕਹਿ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮੇਲਾ ਸੋ ਮਿਲਾਇ ਜਾਏ ਸੱਚਾ ਪਿੜ ਮਾਲੇ ਬਿਨ ਗੁਰ ਪ੍ਰੀਤ ਨਾ ਉਪਜੈ ਹਉ ਮੈਂ ਮੈਲ ਨਾ ਜਾਏ ਸੋ ਹੰ ਆਪ ਪਛਾਣੀਐ ਸ਼ਬਦ ਭੇਦ ਆਏ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮਿਲਿਐ ਸਬਦ ਮਿਲੇ ਪਤੀ ਆਏ ਮਾਨਵਕ ਸੋਜੀ ਨਾ ਪਵੈ ਵਿਛੜੇ ਚੋਟਾ ਖਾਏ ਨਾਨਕ ਦਰ ਘਰ ਏਕ ਹੈ ਅਵਰ ਨ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੈ ਭੁਲਾਈਐ ਪੂਨੀ ਠੌਰ ਨ ਕਾਏ ਗੁਰਬਿਨ ਕੋ ਨ ਦਿਖਾਵਈ ਅੰਧੀ ਆਵੈ ਜਾਏ ਗਿਆਨ ਪਦਾਰਥ ਕੋ ਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਪਰਮ ਭੁਲਾਏ ਪਰਮ ਭੁਲੀ ਦੋਹਾਗਣੀ ਨਾ ਫਿਰ ਅੰਕ ਸਮਾਇ ਰਹਾ ਭੂਲੀ ਫਿਰੈ ਦਸੰਤਰੀ ਭੂਲੀ ਗ੍ਰਹਿ ਤਜ ਜਾਏ ਭੂਲੀ ਡੂੰਗਰ ਥਲ ਚੜਾਏ ਭਰਮੈ ਮਨ ਡੋਲਾਏ ਤੁਰੋਹ ਵਿਛੁਨੀ ਕਿਉ ਮਿਲਾਏ ਗਰਭ ਮੁਠੀ ਵਿਲਾਏ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰਿ ਸਾਜ ਸਾਹ ਸੋਭਾ ਘਣੀ ਹਰ ਗੁਣ ਨਾਮ ਆਧਾਰਿ ਜਿਉ ਪਾਵੈ ਤਿਉ ਰਖ ਤੂੰ ਮੈਂ ਤੁਜ ਬਿਨ ਕਮਨ ਪਤਾਰ ਅੱਖਰ ਪੜ ਪੜ ਭੁੱਲੀਐ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾ ਤਨ ਆਪ ਗਵਾਇਆ ਗੁਰ ਕੈ ਸਭ ਸੀਗਾਰ ਕਰ ਹੀ ਸੋ ਫਿਰ ਪਾਇਆ ਗੁਰ ਕੈ ਹੇਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉ ਮੈਂ ਵਿਚੋ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੈ ਤਾ ਪਾਈਐ ਆਪ ਨ ਲਿਆ ਜਾਏ ਗੁਰ ਕੀ ਚਰਣੀ ਲੱਗ ਰਹੋ ਵਿਚੋ ਆਪ ਗਵਾਏ ਸੱਚੇ ਸੇਤੀ ਰਤਿਆ ਸੱਚੋ ਭੱਲਾ ਪਾਏ ਪੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤਿਸੈ ਪਿਆਰ ਨਾਨਕ ਸਾਚ ਨ ਵਿਸਰੈ ਮੇਲੇ ਸਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਧਵ ਘਰ ਨਾਰੀ ਤਨ ਜੋਗਨ ਜਗ ਠੱਗਿਆ ਲਵ ਲੋਭ ਅਹੰਕਾਰ ਮੋਠ ਗੌਲੀ ਹੋ ਮੁਈ ਸਾ ਵਰਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ ਮੈਂ ਤੁਝ ਬਿਨ ਅਵਰ ਨਾ ਭਾਵੀ ਤੂੰ ਭਾਵਹਿ ਸੁਖ ਹੋਏ ਰਹਾਉ ਨਾਮ ਸਾਲਾ ਹੀ ਰੰਗ ਸਿਉ ਗੁਰ ਕੈ ਸਭ ਸੰਤੋਖ ਜੋ ਦਿਸੈ ਸੋ ਚਲਸੀ ਕੂੜਾ ਮੋਹ ਨਾ ਵੇਖ ਵਾਟ ਵਟਾਉ ਆਇਆ ਨਿਤ ਚਲਦਾ ਸਾਥ ਦੇਖ ਆਖਣੇ ਆਖੈ ਕੇਤੜੇ ਗੁਰਬਿਨ ਬੂਝ ਨਾ ਹੋਏ ਨਾਮ ਵਡਾਏ ਜੇ ਮਿਲੈ ਸੱਚ ਰਪੈ ਪਤੀ ਹੋਏ ਜੋ ਤੁਧ ਭਾਵ ਹੈ ਸੇ ਭਲੇ ਖੋਟਾ ਖਰਾ ਨਾ ਕੋਏ ਗੁਰ ਸਰਨਾਈ ਛੁਟਿਐ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ ਘੜਿਐ ਸਬਦ ਵਿਗਾਸ ਆਪੇ ਪਰਖੇ ਪਾਰਖੂ ਪਵੈ ਖਜ਼ਾਨਾ ਰਾਸੀ ਤੇਰੀ ਕੀਮਤ ਨਾ ਪਵੈ ਸਭ ਡਿਠੀ ਠੋਕ ਵਜਾਏ ਕਹਣਾ ਹਾਥ ਨਾ ਲੱਭਈ ਸੱਚ ਟਿਕੈ ਪਾਤੀ ਪਾਏ ਗੁਰਮਤਿ ਤੂੰ ਸਾਲਾਣਾ ਹੋਰ ਕੀਮਤ ਕਹਣ ਨਾ ਜਾਏ ਜਿਤ ਤਨ ਨਾਮ ਨਾ ਭਾਵੀ ਤਿਤ ਤਨ ਹਉਮੈ ਬਾਦ ਗੁਰ ਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ ਬਿਨ ਗੁਣ ਕਾਮ ਨਾ ਆਵੀ ਮਾਇਆ ਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਗਦ ਖਾਏ ਆਸਾ ਬੰਧ ਚਲਾਈਐ ਮੋਹੇ ਮੋਹ ਚੋਟਾ ਖਾਏ ਆਵਗਣ ਬੱਧਾ ਮਾਰੀਐ ਛੂਟੈ ਗੁਰਮਤਿ ਨਾਇ ਸਰਬੇ ਥਾਈ ਏਕ ਤੂੰ ਜਿਉ ਪਾਵੈ ਤਉ ਰਾਖ ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਪਦ ਸਾਖ ਹਉ ਮੈ ਰੋਗ ਗਵਾਈਐ ਸਭ ਸਚੈ ਸਜ ਭਾਖ ਆਕਾਸੀ ਪਾਤਾਲ ਤੂੰ ਤ੍ਰਿਭਵਨ ਰਹਾ ਸਮਾਇ ਆਪੇ ਭਗਤੀ ਭਾਉ ਤੂੰ ਆਪੇ ਮਿਲੈ ਮਿਲਾਏ ਨਾਨਕ ਨਾਮ ਨਾ ਵਿਸਰੈ ਜੋ ਪਾਵੈ ਤਿਵੈ ਰਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੇਧਿਆ ਔਰ ਕੇ ਕਰੀ ਵਿਚਾਰ ਸਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖਸਾਰ ਜਿਉ ਪਾਵੈ ਤਿਉ ਰਾਖ ਤੂੰ ਮੈਂ ਹਰਿ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਸੀ ਗਾਇਆ ਤਿਸ ਸੇਤੀ ਲਿਵਲਾਏ ਰਹਾਉ ਤਨ ਬੈ ਸੰਤਰ ਹੋਮੀਆ ਇਕ ਰਤੀ ਤੋਲ ਕਟਾਏ ਤਨ ਮਨ ਸਬਧਾ ਜੇ ਕਰੀ ਆਨੰਦ ਅਗਨ ਜਲਾਏ ਹਰਿ ਨਾਮੈ ਤੋਲ ਨਾ ਪੂਜੀ ਜੇ ਲਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰਵਤ ਤਰਾਏ ਤਨ ਹੈ ਮੰਚਲ ਗਾਲੀਐ ਪੀ ਮਨ ਤੇ ਰੋਗ ਨਾ ਜਾਏ ਹਰਿ ਨਾਮੈ ਤੁਲ ਨਾ ਪੁਜੀ ਸਭ ਡਿਠੀ ਠੋਕ ਵਜਾਏ ਕੰਚਨ ਕੇ ਕੋੜ ਦਤ ਕਰੀ ਬਹੁ ਹੈ ਵਰ ਗੈ ਵਰਦਾਨ ਹੂੰ ਮਿਦਾਨ ਗਊਆ ਘਣੀ ਪੀ ਅੰਤਰ ਗਰਵ ਗੁਮਾਨ RAM ਨਾਮ ਮਨ ਵਿਧਿਆ ਗੁਰ ਦੀਆ ਸਚ ਦਾਨ ਮਨ ਹਟ ਬੁੱਧੀ ਕੇ ਤਿਆ ਕੇਤੇ ਬੇਦ ਵਿਚਾਰ ਕੇਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ ਸੱਚਾ ਹੋ ਰਹਾ ਸਭ ਕੋ ਉੱਪਰ ਸੱਚ ਆਚਾਰ ਸਭ ਕੋ ਉਚਾ ਆਖਿਆ ਨੀਚ ਨਾ ਦੀਸੈ ਕੋਏ ਇਕ ਨਾ ਪਾਂਡੈ ਸਾਜਿਆ ਇਕ ਚਾਨਣ ਤਿਹ ਲੋਏ ਕਰਮ ਮਿਲੈ ਸਜ ਪਾਈਐ ਧੁਰ ਬਖਸ਼ ਨਾ ਮੇਟੈ ਕੋਏ ਸਾਧ ਮਿਲੈ ਸਾਧ ਵਿਜਨੈ ਸੰਤੋਖ ਵਸੈ ਗੁਰ ਭਾਇ ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਾਇ ਸਮਾਇ ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਧਾ ਜਾਏ ਕਟ ਕਟ ਵਾਜੈ ਕਿੰਗੁਰੀ ਆਨਦਨ ਸ਼ਬਦ ਸੁਭਾਏ ਬਿਰਲੇ ਕਉ ਸੋਝੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੈ ਛੂਟੈ ਸ਼ਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੈ ਤੌਲ ਹਰ ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜੈ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਟਹਿ ਢੇਰੀ ਤਨ ਛਾਰੂ ਭਾਈ ਰੇ ਤਨ ਧਨ ਸਾਥ ਨਾ ਹੋਏ RAM ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਇ ਰਹਾ RAM ਨਾਮ ਤਨ ਨਿਰਮਲੋ ਜੇ ਦੇਵੈ ਦੇਵਨ ਹਾਰ ਆਗੈ ਪੂਛ ਨਾ ਹੋਵੀ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟਿਆਏ ਆਪੇ ਬਖਸ਼ਣ ਹਾਰ ਮਨਮੁਖ ਜਾਣੈ ਆਪਣੇ ਧੀਆ ਪੂਤ ਸੰਜੋਗ ਨਾਰੀ ਦੇਖ ਵਿਗਾਸੀਐ ਨਾਲੇ ਹਰਖ ਸੋ ਸੋਗਮ ਗੁਰਮੁਖ ਸ਼ਬਦ ਰੰਗਾਵਲੇ ਐਨ ਸਿਹਾਰ ਰਸ ਭੋਗਮ ਚਿੱਤ ਚਲੈ ਵਿਦ ਜਾਵਣੋ ਸਾਗਦ ਢੋਲ ਢੋਲ ਆਏ ਬਾਹਰ ਢੂੰਡ ਵਿਗੁਚੀਐ ਘਰ ਮਹਿ ਵਸਤ ਸੁਥ ਆਏ ਹੋਮੈ ਮੁਖੇ ਕਰਮ ਸੀ ਗੁਰਮੁਖ ਪੱਲੈ ਪਾਏ ਸਾਖਤ ਨਿਰਗੁਣ ਹਾਰਿਆ ਆਪਣਾ ਮੂਲ ਪਛਾਣ ਰਗਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪਿਰਾਣ ਪੌਣਾ ਕੈ ਵਸ ਦੇਹੁਰੀ ਮਸਤਕੇ ਸਚ ਨੀਸਾਨ ਬਹੁਤਾ ਜੀਵਨ ਮੰਗੀਐ ਮੁਆ ਨ ਲੋੜੈ ਕੋਏ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਬਸਿਆ ਸੋਏ ਨਾਮ ਵਿਹੁਣੇ ਕਿਆ ਗਣੀ ਜਿਸ ਹਰਿ ਗੁਰ ਦਰਸ਼ਨਾ ਹੋਏ ਜਿਉ ਸੁਪਨੈ ਨਿਸ ਭੁਲੀਐ ਜਬ ਲਗ ਨਿਦਰਾ ਹੋਏ ਕਿਉ ਸਰਪਨ ਕੈ ਵਸ ਜੀੜਾ ਅੰਤਰੇ ਹਉ ਮੈਂ ਦੋਵੇ ਗੁਰਮਤਿ ਹੋਏ ਵਿਚਾਰਿਐ ਸੁਪਨਾ ਇਹੋ ਜਗ ਲੋਏ ਅਗਨ ਮਰੈ ਜਲ ਪਾਈਐ ਜਿਉ ਬਾਰਗ ਦੂਧੈ ਮਾਏ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰਿ ਦਸ ਮਿਲੈ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੋ ਪੀੜਾ ਜੜੈ ਡਰਿਆਸ ਉੱਚਾ ਪਰਵਤ ਗਾਖੜੋ ਨਾ ਪੌੜੀ ਤਿਤ ਤਾਸ ਗੁਰੂ ਕੇ ਅੰਤਰ ਜਾਣਿਆ ਗੁਰ ਮੇਲੀ ਤਰਿਆਸ ਪਾਈ ਰੇ ਭਵਜਲ ਬਿਖੁ ਪੂਰਾ ਸਤਗੁਰ ਰਸ ਮਿਲੈ ਗੁਰ ਤਾਰੇ ਹਰਿ ਨਾਉ ਰਹਾਉ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਭੀ ਸੱਚਾ ਸਲਾਹਣਾ ਸੱਚੈ ਥਾਨ ਪਿਆਰ ਦਰ ਘਰ ਮਹੱਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਖਰੇ ਲਸਕਰ ਲਾਖਾ ਪਾਰ ਕਿਸੀ ਨਾਲ ਨ ਚੱਲਿਆ ਖੱਬ ਖੱਬ ਮੋਏ ਅਸਾਰ ਸਿਉਨਾ ਰੂਪਾ ਸੰਚਿਐ ਮਾਲ ਜਾਲ ਜੰਜਾਲ ਸਭ ਜਗ ਮਹਿ ਦੋਹੀ ਫੇਰੀਐ ਬਿਨ ਨਾਵੈ ਸਰਕਾਰ ਪਿੰਡ ਪੜੈ ਜਿਉ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਤਾ ਦੇਖ ਵਿਗਸੀਐ ਨਾਰੀ ਸੇਜ ਪਤਾਰ ਚੋਆ ਚੰਦਨ ਲਾਈਐ ਕਾਪੜ ਰੂ ਸੀਗਾਰ ਖੇਹੂ ਖੇਹਰ ਲਾਈਐ ਛੋੜ ਚਲੈ ਘਰ-ਬਾਰ ਮਹਰ ਮਲੂਕ ਕਹਾਈਐ ਰਾਜਾ ਰਾਉ ਕੇ ਖਾਨ ਚੌਧਰੀ ਰਾਉ ਸਦਾਈਐ ਜਲ ਬਲੀਐ ਅਭਿਮਾਨ ਮਨ ਮੁਖ ਨਾਮ ਵਿਸਾਰਿਆ ਜਿਉ ਡਵ ਦੱਦਾ ਕਾਨ ਹਉ ਮੈਂ ਕਰ ਕਰ ਜਾਇਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇਹ ਸੁਆਹੇ ਗੁਰ ਰਾਖੇ ਸੇ ਨਿਰਮਲੇ ਸਬਦ ਨਿਵਾਰੀ ਪਾਹੇ ਨਾਨਕ ਤਰੀਐ ਸਚ ਨਾਮ ਸਿਰ ਸਾਹਾ ਸਾਹੋ ਮੈਂ ਹਰਿ ਨਾਮ ਨਾ ਵਿਸਰੈ ਹਰਿ ਨਾਮ ਰਤਨ ਸਾਹੋ ਮਨੋ ਭਉਜਲ ਪਚ ਮੋਏ ਗੁਰਮੁਖ ਤਰੇ ਅਥਾਹੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚੱਲਣਾ ਕੀ ਧੋਖ ਮੁਕਾਮ ਤਾ ਪਰ ਜਾਣੀਐ ਜਰ ਹੈ ਨੇਚਲ ਲੋਕ ਦੁਨੀਆ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬਾਧੋ ਲਾਗ ਰਹੋ ਨਾਮੇ ਰਹਾਓ ਜੋਗੀ ਤਾ ਆਸਨ ਕਰ ਬਹਿ ਮੁੱਲਾ ਬਹਿ ਮੁਕਾਮੇ ਪੰਡਿਤ ਵਖਾਣਾ ਪੋਥੀਆ ਸਿਧ ਬਹਿ ਦੇਵ ਸਥਾਨ ਸੁਰ ਸਿਧ ਗਣ ਗੰਧਰਵ ਮੁਨ ਜਨ ਸੇਖ ਵੀ ਸਲਾਰ ਦਰ ਕੂਚ ਪੂਚਾ ਕਰ ਗਏ ਅਵਰੇ ਪੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਘਰ ਘਰ ਕੂਚ ਕੜੀ ਮੋਹਤ ਕੇ ਚੱਲਣਾ ਦਿਲ ਸਮਝ ਤੂ ਪੇ ਪਹੂਚ ਸਵਦਾਹ ਮਾਹੇ ਵਖਾਣੀਐ ਵਿਰਲਾ ਤਾ ਬੂਝੈ ਕੋਏ ਨਾਨਕ ਵਖਾਣਾ ਬੇਨਤੀ ਜਲ ਥਲ ਮਹੀਲ ਸੋਏ ਅੱਲਾਹ ਅਲਖ ਅਗਮ ਕਾਦਰ ਕਰਨਹਾਰ ਕਰੀਮ ਸਭ ਦੁਨੀਆ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖਿਆ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚੱਲਸੀ ਮੁਕਾਮ ਉਹੀ ਏਕ ਦਿਨ ਰਵ ਚੱਲੈ ਨਿਸ ਸਸ ਚੱਲੈ ਤਾਰਕਾ ਲਖ ਬਲੋਏ ਮੁਕਾਮ ਉਹੀ ਏਕ ਹੈ ਨਾਨਕਾ ਸਚ ਬਗੋਏ ਮਹੱਲੇ ਪਹਿਲੇ 17 ਅਸ਼ਟਪਦੀਆ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਗੁਰਮੁਖ ਕਿਰਪਾ ਕਰੇ ਭਗਤ ਕੀ ਜਾਏ ਬਿਨ ਗੁਰ ਭਗਤ ਨਾ ਹੋਏ ਆਪੈ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੇ ਕੋਏ ਹਰ ਜਿਉ ਸੱਚਾ ਸੱਚੀ ਬਾਣੀ ਸਭ ਮਿਲਾਵਾ ਹੋਏ ਪਾਈ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਰਹਾ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇ ਕੁਟੰਬ ਮੋਹਿ ਲੋਭਾਣਾ ਚਲਦਿਆ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਉ ਮੇਰਾ ਅੰਤੇ ਹੋਏ ਸਖਾਈ ਪੇਈ ਅੜਾ ਜਗ ਜੀਵਨ ਦਾਤਾ ਮਨੁ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣਾ ਅੰਧੇ ਠੌਰ ਨਾ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪੇਈ ਅੜਾ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਆਨ ਦਿਨ ਭਗਤ ਕਰਹਿ ਦਿਨ ਰਾਤੀ ਹਉ ਮੈਂ ਮੋਹ ਚੁਕਾਇਆ ਜਿਸ ਸਿਉ ਰਾਤਾ ਤੈ ਸੋ ਹੋਵੈ ਸੱਚੇ ਸੱਚ ਸਮਾਇਆ ਆਪੇ ਨਗਰ ਕਰੇ ਭਾਉ ਲਾਏ ਗੁਰ ਸਬਦੀ ਵਿਚਾਰੇ ਸਤਿਗੁਰ ਸੇਵਿਆ ਸਾਜ ਉਪਜੈ ਮੈਂ ਤ੍ਰਿਸ਼ਨਾ ਮਾਰਿ ਹਰ ਗੁਣ ਦਾਤਾ ਸਦ ਮਨ ਵਸੈ ਸਚ ਰਖਿਆ ਵਰਤਾਰਿ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੈ ਹਉ ਮੈਂ ਦੁਖ ਸਭ ਜਾਏ ਸਤਿਗੁਰ ਸਭ ਸੁਣਾਇਆ ਹੋ ਸਤਿ ਬਲਿਹਾਰੈ ਜਾਓ ਆਪਣਾ ਮਨ ਚ ਕਹਿ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਭਗਤ ਵਛਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹਉ ਮੈਂ ਕਰਮ ਕਮਾਵ ਦੇ ਜਮ ਡੰਡ ਲੱਗੈ ਤਿਨ ਆਏ ਜੇ ਸਤਗੁਰ ਸੇਵਨ ਸੇ ਉਬਰੇ ਹਰਿ ਸੇ ਤੀ ਲਿਵਲਾਏ ਮਨ ਰੇ ਗੁਰਮੁਖ ਨਾਮ ਤੇ ਆਏ ਤੁਰ ਪੂਰਬ ਕਰਤਾ ਲਿਖਿਆ ਤਿਨਾ ਗੁਰਮਤਿ ਨਾਮ ਸਮਾਏ ਰਹਾਉ ਵਿਣ ਸਤਗੁਰ ਪ੍ਰਤੀਤ ਨਾ ਆਵੇ ਨਾਮ ਨਾ ਲਾਗੋ ਭਾਉ ਸੁਪਨਾ ਸੁਖ ਨਾ ਪਾਵੀ ਦੁਖ ਮਹਿ ਸਵੈ ਸਮਾਏ ਜੇ ਹਰਿ ਹਰ ਕੀਚੈ ਬਹੁਤ ਲੋਚੀਐ ਕਿਰਤ ਨਾ ਮੇਟਿਆ ਜਾਇ ਹਰਿ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਭਏ ਦਰਥਾਇ ਗੁਰ ਸ਼ਬਦ ਜੜਾਵੇ ਰੰਗ ਸਿਓ ਬਿਨ ਕਿਰਪਾ ਲਿਆ ਨ ਜਾਏ ਜੇ ਸੋ ਅੰਮ੍ਰਿਤ ਨੀਰੀਐ ਭੀ ਬੇਖ ਫਲ ਲਾਗੈ ਧਾਇ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਪਾਣਾ ਕਮਾਵਦੇ ਬਿਖ ਹਉਮੈ ਤਜ ਵਿਕਾਰ ਮਾਨੇ ਹਟ ਕਿਤਾ ਉਪਾਇ ਨਾ ਛੂਟਿਐ ਸਿਮਰਤ ਸਾਸਤਰ ਸੋਧਵ ਜਾਏ ਮਿਲ ਸੰਗਤ ਸਾਧੂ ਪਰੇ ਗੁਰ ਕਾ ਸਬਦ ਕਮਾਇ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾਵਾਰ ਗੁਰਮੁਖ ਸੇਈ ਸੋ ਤੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤੀ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਭਾਏ ਹਰ ਰਸ ਪੀਵੈ ਸਾਜ ਰਹੈ ਉੱਡੈ ਨ ਆਵੈ ਜਾਏ ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਘਰ ਕਮਾਏ ਗੁਰ ਕੈ ਪਾਣਾ ਜੇ ਚੱਲੈ ਤਾ ਆਨ ਦਿਨ ਰਾਚਾ ਹਰਿ ਨਾਏ ਰਹਾਉ ਪੰਖੀ ਬਿਰਖ ਸੁਹਾਵੜੇ ਉਡੈ ਚੌ ਦਿਸ ਜਾਹੇ ਜੀਤਾ ਉਡੈ ਦੁਖ ਘਣੇ ਨਿੱਦਾ ਜਹਤਾ ਬਿਲ ਲਾਹੇ ਬਿਨ ਗੁਰ ਮਹਲ ਨਾ ਜਾਪੀ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰੀ ਆਵਲਾ ਸਾਚੈ ਸਾਜ ਸੁਭਾਏ ਸਾਖਾ ਤੀਨ ਨਿਵਾਰਿਆ ਏਕ ਸ਼ਬਦ ਲਿਵ ਲਾਏ ਅੰਮ੍ਰਿਤ ਫਲ ਹਰਿ ਏਕ ਹੈ ਆਪੇ ਦੇ ਖਵਾਏ ਮਨਮੁਖ ਉਭੇ ਸੁਖ ਗਏ ਨਾ ਫਲ ਤਿੰਨਾ ਛਾਓ ਤਿੰਨਾ ਪਾਸ ਨਾ ਬੈਸੀਐ ਉਹਨਾਂ ਘਰ ਨਾ ਗਿਰਾਓ ਕਟਿਆ ਹੈ ਤੈ ਨਿਤ ਜਾਲੀਆ ਹੈ ਉਹਨਾਂ ਸ਼ਬਦ ਨਾ ਨਾਉ ਹੁਕਮੇ ਕਰਮ ਕਮਾਵਣੇ ਪਇਆ ਕਿ ਫਿਰਾਓ ਹੁਕਮੇ ਦਰਸ਼ਨ ਦੇਖਣਾ ਜਹ ਭੇਜਹਿ ਤਹ ਜਾਉ ਹੁਕਮੇ ਹਰਿ ਹਰਿ ਮਨ ਵਸੈ ਹੁਕਮੇ ਸੱਚ ਸਮਾਉ ਹੁਕਮ ਨਾ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ਮਨ ਹਟ ਕਰਮ ਕਮਾਵ ਦੇ ਨਿਤ ਨਿਤ ਹੋਏ ਖੁਆਰ ਅੰਤਰ ਸਾਤ ਨਾ ਆਵੇ ਨਾ ਸਚ ਲੱਗੈ ਪਿਆਰ ਗੁਰਮੁਖਿਆ ਮੋਹ ਸੋਹਣੇ ਗੁਰ ਕੈ ਹੇਤ ਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੈ ਸਚਿਆਰ ਆਏ ਸੇ ਪ੍ਰਵਾਨ ਹੈ ਸਭ ਕੁਲ ਕਾ ਕਰਹਿ ਉਧਾਰ ਸਭ ਨਦਰੀ ਕਰਮ ਕਮਾਵ ਦੇ ਨਦਰੀ ਬਾਹਰ ਨ ਕੋਏ ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਾਇਆ ਕਰਮ ਪ੍ਰਾਪਤੀ ਹੋਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਤੇ ਆਈਐ ਮਨਮੁਖ ਬੂਝ ਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਹਰਿ ਵਸਿਆ ਮਨ ਆਏ ਸਾਜੇ ਹੀ ਸੁਖ ਪਾਈਐ ਸਾਜੇ ਰਹਿ ਸਮਾਇ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤੀ ਹੈ ਵਿਰਲਾ ਪਾਏ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲਹਿ ਸਤਿਗੁਰੂ ਭਾਇ ਸਦਾ ਫਿਰ ਚਲ ਪਾਈਐ ਨਾ ਉਹ ਮਰੈ ਨਾ ਜਾਏ ਸਬਦ ਨਾ ਵਿਛੜੈ ਫਿਰ ਕਹਿ ਅੰਕ ਸਮਾਏ ਹਰ ਨਿਰਮਲ ਆਤੀ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ ਬੂਝੀ ਪੇਖੀ ਪਰਮ ਭੁਲਾਇ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਇ ਮਾਇਆ ਮੋਹ ਚੁਕਾਇਆ ਗੁਰਮਤੀ ਸਾਹ ਸੁਭਾਇ ਬਿਨ ਸਬਦੈ ਜਗ ਦੁਖੀਆ ਫਿਰੈ ਮੁਖਾ ਨੋ ਗਈ ਖਾਇ ਸਬਦੇ ਨਾਮ ਤੇ ਆਈਐ ਸਬਦੇ ਸਚ ਸਮਾਇ ਮਾਇਆ ਪੂਲੇ ਸਿੱਧ ਫਿਰੈ ਸਮਾਧ ਨ ਲੱਗੈ ਸੁਭਾਇ ਤੀਨੇ ਲੋ ਵਿਆਪਤ ਹੈ ਅਧਿਕ ਰਹੀ ਲਵਟਾਇ ਬੇਨ ਗੁਰੂ ਮੁਕਤ ਨਾ ਪਾਈਐ ਨਾ ਦੁਬਧਾ ਮਾਇਆ ਜਾਇ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਇ ਦੁਖ ਸੁਖ ਇਹੋ ਜਿਉ ਬਧ ਹੈ ਹਉ ਮੈਂ ਕਰਮ ਕਮਾਇ ਬਿਨ ਸਬਦਾ ਭਰਮ ਨਾ ਚੂਕੀ ਨਾ ਵਿਚੋ ਮੈਂ ਜਾਏ ਬਿਨ ਪ੍ਰੀਤੀ ਭਗਤ ਨਾ ਹੋਵੀ ਬਿਨ ਸ਼ਬਦੈ ਥਾਇ ਨਾ ਪਾਇ ਸਬਦੇ ਹੋਮੈ ਮਾਰਿਐ ਮਾਇਆ ਕਾ ਭ੍ਰਮ ਜਾਏ ਨਾਮ ਪਦਾਰਥ ਪਾਈਐ ਗੁਰਮੁਖ ਸਾਜ ਸੁਭਾਇ ਬਿਨ ਗੁਰ ਗੁਣ ਨਾ ਜਾਪਨੀ ਬਿਨ ਗੁਣ ਭਗਤੀ ਨਾ ਹੋਏ ਭਗਤ ਵਛਲ ਹਰਿ ਮਨ ਵਸਿਆ ਸਹਜ ਮਿਲਿਆ ਪ੍ਰਭ ਸੋਏ ਨਾਨਕ ਸਬਦੇ ਹਾਸਾ ਲਾਹੀਐ ਕਰਮ ਪ੍ਰਾਪਤੀ ਹੋਏ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਭੁਲਾਏ ਮਨ ਮੂ ਕਰਮ ਕਰਹਿ ਨਹੀਂ ਬੂਝੈ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਮਨ ਦੇ ਨਾਮ ਜਪਹੁ ਸੁਖ ਹੋਏ ਗੁਰ ਪੂਰਾ ਸਾਲਾਹੀਐ ਸਹਜ ਮਿਲੈ ਪ੍ਰਭ ਸੋਏ ਰਹਾਉ ਪਰਮ ਗਿਆ ਪਉ ਪਾ ਗਿਆ ਹਰ ਚਰਣੀ ਚਿਤ ਲਾਏ ਗੁਰਮੁਖ ਸ਼ਬਦ ਕਮਾਈਐ ਹਰ ਵਸੈ ਮਨ ਆਏ ਕਰ ਮਹਲ ਸੱਚ ਸਮਾਈਐ ਜਮ ਕਾਲ ਨਾ ਸਕੈ ਖਾਏ ਨਾਮਾ ਛੀਬਾ ਕਬੀਰ ਜੋ ਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਹੈ ਹਉ ਮੈਂ ਜਾਤਿ ਗਵਾਈ ਸੁਰ ਨਰ ਤਿਨ ਕੀ ਬਾਣੀ ਗਾਵਹਿ ਕੋਈ ਨਾ ਮੇਟੈ ਭਾਈ ਦੈਤ ਪੁੱਤ ਕਰਮ ਧਰਮ ਕੇ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਸਤਿਗੁਰ ਭੇਟਿਆ ਨਿਰਮਲ ਹੋਆ ਅਨੰਦ ਨਾਮ ਵਖਾਣੈ ਏਕੋ ਪੜਾਇ ਏਕੋ ਨਾਉ ਬੂਝੈ ਦੂਜਾ ਅਵਰ ਨ ਜਾਣੈ ਖਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਪਰਮ ਭੁਲਾਏ ਸਤਗੁਰ ਸੇਵਹਿ ਤਾ ਗਤ ਮਿਤ ਹੈ ਹਰ ਜਿਉ ਮਨ ਵਸਾਏ ਸੱਚੀ ਬਾਣੀ ਸਿਉ ਚਿਤ ਲਾਗੈ ਆਉਣ ਜਾਣ ਰਹਾਏ ਪੰਡਿਤ ਪੜ ਪੜਵਾਦ ਵਖਾਣ ਹੈ ਬਿਨ ਗੁਰ ਪਰਮ ਭੁਲਾਏ ਲਖ 84 ਫੇਰ ਪਿਆ ਬਿਨ ਸਬਦੈ ਮੁਕਤ ਨਾ ਪਾਏ ਜਾ ਨਾਉ ਚੇਤੈ ਤਾ ਗਾਤੀ ਪਾਏ ਜਾ ਸਤਿਗੁਰ ਮੇਲ ਮਿਲਾਏ ਸਤ ਸੰਗਤ ਮਹਿ ਨਾਮ ਹਰ ਉਪਜੈ ਜਾ ਸਤਿਗੁਰ ਮਿਲੈ ਸੁਭਾਏ ਮਨ ਤਨੇ ਅਰਪੀ ਆਪ ਗਵਾਈ ਚੱਲਾ ਸਤਿਗੁਰ ਭਾਏ ਸਦ ਬਿਲਿਹਾਰੀ ਗੁਰੇ ਆਪਣੇ ਬਿਠੋ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰੇ ਗੁਰੂ ਖੇ ਲੈ ਜਾਤਾ ਨਾਨਕ ਨਾਮ ਮਿਲੈ ਵਡਿਆਈ ਗੁਰ ਕੈ ਸ਼ਬਦ ਪਛਾਤਾ ਸ੍ਰੀ ਰਾਗ ਮਹੱਲਾ ਤੀਜਾ ਸਾਜੇ ਨੋ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੀ ਥੱਕੇ ਵੇਖੀ ਪਰਮ ਭੁਲਾਏ ਗੁਰ ਭੇਟੇ ਸਾਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਭਾਈ ਰੇ ਗੁਰ ਬਿਨ ਸਾਜ ਨਾ ਹੋਏ ਸਬਦਾ ਹੀ ਤੇ ਸਾਜ ਉਪਜੈ ਹਰਿ ਪਾਇਆ ਸਚ ਸੋਏ ਰਹਾਉ ਸਾਜੇ ਗਾਵਿਆ ਥੈ ਪਵੈ ਬਿਨ ਸਾਜੈ ਕਥਨੀ ਬਾਦੇ ਸਾਜੇ ਹੀ ਭਗਤ ਉਪਜੈ ਸਾਜ ਪਿਆਰ ਬੈਰਾਗੇ ਸਾਜੇ ਹੀ ਤੇ ਸੁਖ ਸਾਥ ਹੋਏ ਬਿਨ ਸਾਜਾ ਜੀਵਨ ਬਾਰੇ ਸਾਜ ਸਾਲਾਹੀ ਸਦਾ ਸਦਾ ਸਾਜ ਸਮਾਧਿ ਲਗਾਏ ਸਾਜੇ ਹੀ ਗੁਣ ਉਚਰੈ ਭਗਤ ਕਰੇ ਲਾਏ ਸਬਦੇ ਹੀ ਹਰਿ ਮਨੁ ਸਹਿ ਰਸਨਾ ਹਰਿ ਰਸ ਖਾਏ ਸਾਜੇ ਕਾਰ ਵਿਡਾਰਿਆ ਸਚ ਸਰਣਾਈ ਪਾਏ ਸਾਜੇ ਹਰਿ ਨਾਮ ਮਨ ਵਸਿਆ ਸੱਚੀ ਕਾਰ ਕਮਾਏ ਸੇਵੜ ਭਾਗੀ ਜਿਨੀ ਪਾਇਆ ਸਾਜੇ ਰਹੇ ਸਮਾਏ ਮਾਇਆ ਵਿੱਚ ਸਾਜ ਨਾ ਉਪਜੈ ਮਾਇਆ ਦੂਜੈ ਭਾਏ ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਏ ਜੰਮਣ ਮਰਨ ਨਾ ਚੁਕੀ ਫਿਰ ਫਿਰ ਆਵੇ ਜਾਏ ਤ੍ਰਿਹੁ ਗੁਣਾ ਵੇ ਸਾਜ ਨਾ ਪਾਈਐ ਤ੍ਰੈ ਗੁਣ ਭਰਮ ਭੁਲਾਏ ਪੜੀਐ ਗੁਣੀਐ ਕਿਆ ਕਥਿਐ ਜਾ ਮੁੰਢੋ ਕੁੱਥਾ ਜਾਏ ਚੌਥੇ ਪਦ ਮੈਂ ਸਾਧ ਹੈ ਗੁਰਮੁਖ ਬੱਲੇ ਪਾਏ ਨਿਰਗੁਣ ਨਾਮ ਨਿਧਾਨ ਹੈ ਸਾਜੇ ਸੋਜੀ ਹੋਏ ਗੁਣਮੰਤੀ ਸਾਲਾਇਆ ਸੱਚੇ ਸੱਚੀ ਸੋਏ ਭੁੱਲਿਆ ਸਾਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਜੈ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਾਜੇ ਹੀ ਜੀ ਪਈ ਸੱਚੈ ਸਭ ਦੇ ਅਪਾਰ ਆਪੇ ਬਖਸ਼ ਮਿਲਾਏ ਉਨ ਪੂਰੇ ਗੁਰ ਕਰਤਾਰੇ ਸਾਜੇ ਅਦਿਸ਼ਟ ਜੈ ਨਿਰਭਉ ਜੋਤ ਨਿਰੰਕਾਰ ਸਭਨਾ ਜੀਆ ਕਾ ਇਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰਾ ਸਭ ਸਲਾਈਐ ਜਿਸ ਦਾ ਅੰਤ ਨਾ ਪਾਰਾਵਾਰ ਗਿਆਨੀਆ ਕਾ ਧਨ ਨਾਮ ਹੈ ਸਾਜ ਕਰੈ ਵਾਪਾਰੋ ਦਿਨ ਲਾਹਾ ਹਰਿ ਨਾਮ ਲੈਣ ਅਖੁੱਟ ਭਰੇ ਪੰਡਾਰ ਨਾਨਕ ਤੋਟ ਨਾ ਆਵੀ ਦੀਏ ਦੇਵਨ ਹਾਰੇ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁਖ ਜਾਏ ਪੂਰਾ ਸਬਦ ਸਭ ਸੋਝੀ ਹੋਈ ਹਰਿ ਨਾਮੈ ਰਹਿ ਸਮਾਏ ਮਨ ਮੇਰੇ ਸਤਿਗੁਰ ਸੋ ਚਿਤ ਲਾਏ ਨਿਰਮਲ ਨਾਮ ਸਾਧਨ ਨੂੰ ਆਪ ਵਸੈ ਮਨ ਆਏ ਰਹਾਉ ਹਰ ਜਿਉ ਰਾਖੋ ਆਪਣੀ ਸਰਨਾਈ ਜਿਉ ਰਾਖੈ ਤਿਉ ਰਹਿਣਾ ਗੁਰ ਕਾ ਸ਼ਬਦ ਜੀਵਤ ਮਰਾਇ ਗੁਰਮੁਖ ਭਵ ਜਲ ਤਰਨਾ ਵੱਡਾ ਭਾਗ ਨਾਉ ਪਾਈਐ ਗੁਰਮਤ ਸਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਾਜੇ ਰਹਾ ਸਮਾਈ ਇਕ ਨਾਮ ਮਨੁਖ ਸ਼ਬਦ ਨਾ ਭਾਵੈ ਬੰਧਨ ਬੰਧ ਪਵਾਇਆ ਲਖ 84 ਫਿਰ ਫਿਰ ਆਵੈ ਬਿਰਥਾ ਜਨੁ ਗਵਾਇਆ ਭਗਤਾ ਮਨ ਆਨੰਦ ਹੈ ਸੱਚਾ ਸ਼ਬਦ ਰੰਗ ਰਾਤੇ ਆਨੰਦਨ ਗੁਣ ਗਾਵੈ ਸਾਧ ਨਿਰਮਲ ਸਾਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੈ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਆਰਾਧੈ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨ ਆਏ ਸਦਾ ਰਾਂਗੇ ਰਾਤੇ ਸੱਚ ਸੋ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਨਾ ਸੁਤਿਆਂ ਦੇ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸਬਦ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਸੇਵਿਆ ਮਨ ਨਿਰਮਲਾ ਭੈ ਭਵਿਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਵੈਸਣਾ ਸਚ ਨਾਮ ਮਨ ਧੀਰ ਮਨ ਰੇ ਸਤਿਗੁਰ ਸੇਵਨੇ ਸੰਗ ਸਤਿਗੁਰ ਸੇਵਿਆ ਹਰ ਮਨ ਵਸੈ ਲੱਗੈ ਨਾ ਮੈਲ ਪਤੰਗ ਰਹਾਉ ਸਚੈ ਸ਼ਬਦ ਪਤਿ ਉਪਜੈ ਸੱਚੇ ਸੱਚਾ ਨਾਉ ਜਿਨੀ ਹਉ ਮੈਂ ਮਾਰ ਪਛਾਣਿਆ ਹਉ ਤਿਨ ਬਿਹਾਰੈ ਜਾਉ ਮਾਨੁਗ ਸੱਚ ਨਾ ਜਾਣਨੀ ਤਿਨ ਠੌਰ ਨਾ ਕਤਹੁ ਥਾਉ ਸੱਚ ਖਾਣਾ ਸਚ ਪਹਿਨਣਾ ਸੱਚੇ ਹੀ ਵਿਜਵਾਸ ਸਦਾ ਸੱਚਾ ਸਾਲਾਹਣਾ ਸੱਚਾ ਸਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨੇ ਘਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰੇ ਜਾਮਦਾਰ ਬੱਧੇ ਹੈ ਕੂਕ ਨਾ ਸੁਣਾ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮਹਿ ਵਾਰ ਇਹੋ ਜਗ ਜਲਤਾ ਦੇਖ ਕੈ ਭਜ ਪੈ ਸਤਿਗੁਰ ਸਰਣਾ ਸਤਿਗੁਰ ਸੱਚ ਦਿੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਉਹ ਥਾ ਸਬਦੇ ਭਵ ਜਲ ਤਰਨਾ ਲੱਖ 84 ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥੱਕੇ ਦੂਜੈ ਭਾਏ ਭਤ ਖੋਈ ਸਤਿਗੁਰ ਸਭ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚੈ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਾਨੇ ਤਿਨਾ ਨਿਜ ਕਰ ਵਾਸਾ ਪਾਇਆ ਸੱਚੈ ਮਾਲ ਰਹਾਨੇ ਨਾਨਕ ਭਗਤ ਸੁਖੀਏ ਸਦਾ ਸੱਚੈ ਨਾਮ ਰਚਾਨੇ ਸ੍ਰੀ ਰਾਗ ਮਹੱਲਾ ਪੰਜਵਾ ਜਾ ਕੋ ਮੁਸਕਰਿਆਤ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਕੇ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਉ ਚਿਤ ਆਵੈ ਓਸ ਪਾਰ ਬ੍ਰਹਮ ਲੱਗੈ ਨਾ ਕਤੀ ਵਾਉ ਸਾਹਿਬ ਨਿਤਾਣ ਆਕਾ ਤਾਣ ਆਏ ਨਾ ਜਾਈ ਥਿਰ ਸਦਾ ਗੁਰ ਸਬਦੀ ਸਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ ਸਵਾਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੈ ਕਾਜ ਚਿਤ ਆਵੈ ਓਸ ਪਾਰ ਬ੍ਰਹਮ ਤਾ ਚਲ ਹੋਵੈ ਰਾਜ ਜਾ ਕਉ ਚਿੰਤਾ ਬਹੁਤ ਬਹੁ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚਹੁ ਕੁੰਟਕਾ ਘੜੀ ਨਾ ਵੈਸਣ ਸੋਏ ਚਿਤ ਆਵੈ ਓਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮੇ ਕ੍ਰੋਧ ਮੋਹਿ ਵਸ ਗਿਆ ਕਿਰਪਨ ਲੋਭ ਪਿਆਰ ਚਾਰੇ ਖਿਲ ਵਿਖ ਉਨ ਅਗ ਕੀਏ ਹੋਆ ਅਸੁਰ ਸੰਘਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚਿਤ ਆਵੈ ਉਸ ਪਾਰ ਬ੍ਰਹਮ ਤਾ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ ਬੇਚਾਰ ਮੁਖ ਆਗਰ ਵਿਚਰੇ ਤਪੇ ਤਪੀਸਰ ਜੋਗਿਆ ਤੀਰਥ ਗਮਨ ਕਰੇ ਖਟ ਕਰਮਾ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਪਾਰ ਬ੍ਰਹਮ ਮਾਤਾ ਸਰ ਪਰ ਨਰਕੇ ਜਾਏ ਰਾਜ ਮਿਲਕ ਸਿਕਦਾਰਿਆ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਆਫਾਰ ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਹਾ ਚੇਤਨਾ ਆਇਓ ਪਾਰ ਬ੍ਰਹਮ ਤਾ ਸਰਪ ਕੀ ਜੂਨ ਗਿਆ ਬਹੁਤ ਤਨਾੜ ਆਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਭਾਇਆ ਸਾਜਨ ਸੰਗ ਪ੍ਰੀਤ ਲਸਕਰ ਤਰਖ ਸੰਬੰਧ ਬੰਦ ਜੀਓ ਜੀਓ ਸਗਲੀ ਕੀਤ ਚੇਤਨਾ ਆਇਓ ਪਾਰ ਬ੍ਰਹਮਤਾ ਖੜ ਵਸਾਤਲ ਦੀਤ ਕਾਇਆ ਰੋਗ ਨਾ ਛਿਦਰ ਕਿਛ ਨਾ ਕਿਛ ਕਾੜਾ ਸੋਗ ਮਿਰਤ ਨਾ ਆਵੀ ਚਿਤ ਤਿਸ ਅਹਨਿਸ ਭੋਗੈ ਭੋਗ ਸਭ ਕਿਛ ਕੀ ਤੋਨ ਆਪਣਾ ਜੀਏ ਨਾ ਸੰਕ ਧਰਿਆ ਚੇਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉ ਜਿਉ ਉਹ ਵਧਾਈਐ ਤਿਉ ਤਿਉ ਹਰ ਸਿਉ ਰੰਗ ਦੁਹਾਸਰਿਆ ਕਾ ਖਸਮ ਆਪ ਅਵਰ ਨ ਦੂਜਾ ਥਾਉ ਸਤਿਗੁਰ ਤੁਠੈ ਪਾਇਆ ਨਾਨਕ ਸੱਚਾ ਨਾਉ ਸ੍ਰੀ ਰਾਗ ਮਹੱਲਾ ਪੰਜਵਾ ਘਰ ਪੰਜਵਾ ਜਾਣਉ ਨਹੀਂ ਭਾਵੈ ਕਮਨ ਬਾਤਾ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵਹਿ ਗਿਆਨੀ ਗਿਆਨ ਕਮਾਵਹਿ ਪ੍ਰਭ ਕਿਨਹੀ ਜਾਤਾ ਭਗਉਤੀ ਰਾਗ ਜੁਗਤਾ ਜੋਗੀ ਕਾਤ ਮੁਕਤਾ ਤਪਸੀ ਤਪਹਿ ਰਾਤਾ ਮੋਨੀ ਮੋਨ ਧਾਰੀ ਸੰਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੈ ਪ੍ਰਕਾਰਾ ਪੰਡਿਤ ਵੇਦ ਪੁਕਾਰਾ ਗ੍ਰਸਤੀ ਗ੍ਰਸਤ ਧਰਮ ਆਤਾ ਇਕ ਸਬਦੀ ਬਹੁ ਰੂਪ ਅਵਤ ਹੁਤਾ ਕਾਪੜੀ ਕਉਤੇ ਜਾਗੂਤਾ ਇਕ ਤੀਰਥ ਨਾਤਾ ਨਿਰਹਾਰ ਆ ਪਰਸਾ ਇਕ ਲੂਕ ਨਾ ਦੇਵਹਿ ਦਰਸਾ ਇਕ ਮਨ ਹੀ ਗਿਆਤਾ ਕਾਟ ਨਾ ਕਿਨਹੀ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤਿਓ ਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗਮਛ ਪਿਆਰ ਜੀਓ ਹਉ ਵਾਰੀ ਹਉ ਵਾਰਨਾ ਕੁਰਬਾਨ ਤੇਰੇ ਨਾਮ ਨੂੰ ਰਹਾਓ ਤੁਦ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਵੇਖੈ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਹਾਰੈ ਜਾਪਦਾ ਸਭ ਨਾਵੈ ਲੋ ਪ੍ਰਤਾਪ ਦਾ ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕੋ ਬਲ ਜਾਈਐ ਜਿਤ ਮਿਲਿਆ ਪਰਮ ਗਤ ਪਾਈਐ ਸੂਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ 부ਝਾਏ ਜੀਓ ਇਹੋ ਜਗਤ ਭਰਮ ਪੁਲਾਇਆ ਆਪੋ ਤੁਧ ਖੁਆਇਆ ਪ੍ਰਤਾਪ ਲਗਾ ਦੁਹਾਗਣੀ ਭਾਗ ਜਿਨ੍ਹਾਂ ਕੇ ਨਾਹੇ ਜੀਓ ਦੁਹਾਗਣੀ ਕਿਆ ਨੀ ਸਾਣੀਆ ਖਸਮ ਹੋ ਕੁੱਥਿਆ ਫਿਰੈ ਨਿਮਾਣੀਆ ਮੈਲੇ ਵੇਸਤ ਨਾ ਕਾਣੀ ਦੁਖੀ ਰਹਿਣ ਵਿਹਾਏ ਜੀਓ ਸੋਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕੈ ਆਪਣੀ ਆਪੇ ਲੈ ਮਿਲਾਏ ਜੀਉ ਹੁਕਮ ਜਿਨ੍ਹਾਂ ਨੂੰ ਮਨਾਇਆ ਤਿਨੇ ਅੰਤਰ ਸਬਦ ਵਸਾਇਆ ਸਹੀਆ ਸੇ ਸੁਹਾਗਣੀ ਜਿਨ ਸਹ ਨਾਲ ਪਿਆਰ ਦੀਓ ਜਿਨ੍ਹਾਂ ਭਾਣੇ ਕਾ ਰਸ ਆਇਆ ਤਿਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲੈ ਮਿਲਾਏ ਜੀਉ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਆਹ ਕਰਨ ਚੁਕਾਇਆ ਦੁਰਮਤਿ ਕਾ ਦੁਖ ਕਟਿਆ ਭਾਗ ਬੈਠਾ ਮਸਤ ਗਿਆਏ ਜੀਉ ਅੰਮ੍ਰਿਤ ਤੇਰੀ ਬਾਣੀਆ ਤੇਰਿਆ ਭਗਤਾ ਹਿਰਦੈ ਸਮਾਣੀਆ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਦਰ ਕਰਹਿ ਨਿਸਤਾਰਿ ਦੀਓ ਸਤਿਗੁਰ ਮਿਲਿਆ ਜਾਣੀਐ ਜਿਤ ਮਿਲਿਆ ਨਾਮ ਵਖਾਣੀਐ ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਦੀਓ ਹਉ ਸਤਿਗੁਰ ਵਿਠੋ ਕਮਾਇਆ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲੈ ਰਲਾਏ ਦੀਓ ਤੂੰ ਸਭਨਾ ਹੈ ਸਮਾਇਆ ਤਿਨ ਕਰਤਾ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕੋ ਜੋਤ ਧਰੀ ਕਰਤਾਰ ਜੀਉ ਆਪੇ ਖਸਮ ਨਿਵਾਜਿਆ ਜਿਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰਖਿਆ ਦੋਏ ਕਰ ਮਸਤਕ ਧਾਰ ਜੀਉ ਸਭ ਸੰਜਮ ਰਹੇ ਸਿਆਣ ਪਾ ਮੇਰਾ ਪ੍ਰਭ ਸਭ ਕਿਸ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀਉ ਮੇਰੇ ਗੁਣ ਅਵਗਨ ਨਾ ਵਿਚਾਰਿਆ ਪ੍ਰਭ ਆਪਣਾ ਬਿਰਦ ਸੰਭਾਰਿਆ ਕੰਠ ਲਾਇ ਹੈ ਰਖਿਓਨ ਲੱਗੈ ਨਾ ਤਤੀ ਵਾਉ ਜੀਓ ਮੈਂ ਮਨ ਤਨ ਪ੍ਰਭੂ ਤੇ ਆਇਆ ਜੀਏ ਇਛੇੜਾ ਫਲ ਪਾਇਆ ਸਾਹਾ ਪਾਤ ਸਾਹਾ ਸਿਰ ਖਸਮ ਤੂੰ ਜਪ ਨਾਨਕ ਜੀਵੈ ਨਾਉ ਜੀਓ ਤੁਧ ਆਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸਚੋ ਸੱਚ ਵਰਤਾ ਜਿਸ ਭਾਵੈ ਤਿਸੈ 부ਝਾਏ ਜੀਉ ਗੁਰ ਪ੍ਰਸਾਦੀ ਪਾਇਆ ਤਿਥੈ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਦਿਓ ਗੋਪੀ ਨੈ ਗੋਵਾਲਿਆ ਤੁਧ ਆਪੇ ਗੋਏ ਲਿਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭਨ ਸਵਾਰ ਜੀਓ ਜਿਨ ਸਤਗੁਰ ਸਿਓ ਚਿਤ ਲਾਇਆ ਤਿਨੀ ਦੂਜਾ ਭਾਵ ਚੁਕਾਇਆ ਨਿਰਮਲ ਜੋਤ ਤਿਨ ਪ੍ਰਾਣੀਆ ਓਏ ਚੱਲੇ ਜਨਮ ਸਵਾਰ ਜੀਓ ਤੇਰੀਆ ਸਦਾ ਸਦਾ ਚੰਗਿਆਈਆ ਮੈਂ ਰਾਤ ਵਿਹੈ ਵਡਿਆਈਆਂ ਅਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਈ ਸੋਏ ਜੀਓ ਸਤਿਗੁਰ ਪੁਰਖ ਮਿਲਾਇਆ ਤਿਸ ਜੀਵੜ ਅਵਰ ਨਾ ਕੋਏ ਜੀਓ ਰਹਾਉ ਗੁਸਾਈ ਹੰਡਾ ਇਠੜਾ ਅੰਮ ਅੱਬੇ ਥਾਵਹੁ ਮਿਠੜਾ ਭੈਣ ਭਾਈ ਸਭ ਸੱਜਣਾ ਤੁਧ ਜੇਹਾ ਨਾਹੀ ਕੋਏ ਜੀਓ ਤੇਰਾ ਹੁਕਮੇ ਸਾਵਣ ਆਇਆ ਮੈਂ ਸਤ ਕਾ ਹਲ ਜੋ ਆਇਆ ਨਾਉ ਬੀਜਣ ਲੱਗਾ ਆਸਕਾਰੇ ਹਰਿ ਬੋਹਲ ਬਖਸ਼ ਜਮਾਏ ਦੀਓ ਹਉ ਗੁਰਮਲੀ ਮਿਲੇ ਇੱਕ ਪਛਾਣਦਾ ਦੁਆ ਕਾਗਲ ਚਿਤ ਨਾ ਜਾਣਦਾ ਹਰ ਘਾਰ ਕਾਰੈ ਲਾਇਓਨ ਜਿਉ ਭਾਵੈ ਤਿਵੈ ਨਿਵਾਹੇ ਜੀਓ ਤੁਸੀਂ ਭੋਗਿਓ ਗੁੰਚੋ ਪਾਈਓ ਗੁਰ ਦੀਵਾਨ ਕਵਾਏ ਪਹਿਨਾਇਓ ਹਉ ਹੁਆ ਮਾਹਰ ਪਿੰਡ ਦਾ ਬਨ ਆਦੇ ਪੰਜ ਸ਼ਰੀਕ ਜੀਓ ਹਉ ਆਇਆ ਸਾਮੈ ਤਿਹੰਡਿਆ ਪੰਜ ਕਿਰਸਾਨ ਮੁਜੇਰੇ ਮਹੱਡਿਆ ਕੰਨ ਕੋਈ ਕੱਢ ਨਾ ਹੰਗੀ ਨਾਨਕ ਉਠਾ ਕੁੰਗ ਗਿਰਾਓ ਜੀਓ ਹਉ ਵਾਰੀ ਘੁੰਮਾ ਜਾਵਦਾ ਇਕ ਸਾਹਾ ਤੁਧ ਧਿਆਏ ਦਾ ਉਜੜ ਥਿਓ ਵਸਾਇਓ ਕੋ ਤੁਧ ਵਿਟਹੁ ਕੁਰਬਾਨ ਜੀਓ ਹਰੀ ਇਠੈ ਨਿਤ ਧਿਆਏ ਦਾ ਮਨ ਚਿੰਦੀ ਸੋ ਫਲ ਪਾਏ ਦਾ ਸਭੇ ਕਾਜ ਸੁਹਾਰਿਆਂ ਨੂੰ ਲਾਹੀਆਂ ਨੂੰ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੋ ਧੰਦੜਾ ਗੋਸਾਈ ਸੇਵੀ ਸੱਚੜਾ ਨੌ ਨਿਤ ਨਾਮ ਨਿਧਾਨ ਹਾਰੇ ਮੈਂ ਪੱਲੇ ਬੱਦਾ ਛਿਕ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਤਰ ਕੈ ਹੱਥ ਜੀਓ ਮੈਂ ਬੱਧੀ ਸੱਚ ਧਰਮਸਾਲ ਹੈ ਗੁਰ ਸਿੱਖਾ ਲਹਦਾ ਭਾਲ ਕੈ ਪੈਰ ਧੋਵਾ ਪੱਖਾ ਫੇਰਦਾ ਤਿਸ ਨੇ ਲੱਗਾ ਪਾਏ ਜੀਓ ਸੁਣ ਗੱਲਾ ਗੁਰ ਪਹਿ ਆਇਆ ਨਾਮ ਦਾਨ ਇਸਨਾਨ ਦਿੜਾਇਆ ਸਭ ਮੁਕਤ ਹੋਆ ਸਹਿ ਸਾਰੜਾ ਨਾਨਕ ਸੱਚੀ ਬੇੜੀ ਚਾਰ ਜੀਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣਾਓ ਅਰਦਾਸ ਜੀਓ ਠੋਕ ਵਜਾਏ ਸਭ ਡਿਠਿਆ ਤੁਸੀਂ ਆਪੇ ਲੈਣ ਛਡਾਏ ਜੀਓ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੈ ਰਜਾਨ ਦਾ ਸਭ ਸੁਖਾਰੀ ਬੁਠਿਆ ਇਹੋ ਹੋਆ ਹਲੇ ਮੀਰਾ ਜੀਓ ਜਿਵੇਂ ਜਿਵੇਂ ਅੰਮ੍ਰਿਤ ਵਰਸਦਾ ਬੋਲ ਆਇਆ ਬੋਲੀ ਖਸਮ ਦਾ ਬਹੁ ਮਾਣ ਗਿਆ ਤਦੇ ਉਪਰੇ ਤੂੰ ਆਪੇ ਪਾਹੇ ਥਾਏ ਜੀਓ ਤੇਰਿਆ ਭਗਤਾ ਭੋਗ ਸਦ ਤੇਰੀਆ ਹਈ ਲੋਚਾ ਪੂਰਨ ਮੇਰੀਆ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਿਲਾਏ ਜੀਓ ਤੁਧ ਜੀਵੜ ਅਵਰ ਨਾ ਪਾਲਿਆ ਤੂੰ ਦੀਪ ਲੋ ਪੈ ਆਲਿਆ ਤੂੰ ਥਾਨ ਥਨੰਤਰ ਰਵ ਰਹਾ ਨਾਨਕ ਭਗਤਾ ਸੱਚ ਆਧਾਰ ਜੀਓ ਹਉ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ ਸਭ ਹੋਈ ਛਿੰਦੇ ਇਕੱਠਿਆ ਦਈਓ ਬੈਠਾ ਵੇਖਿਆ ਆਪ ਜੀਓ ਬਾਤ ਵੱਜਣ ਟਮਕ ਭੇਰੀਆ ਮਲ ਲੱਥੇ ਲੈ ਦੇ ਫੇਰੀਆ ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਘਰ ਜਾਸਨ ਬਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਅਰਜ ਸਹਿ ਹਾਜ਼ਰ ਜਾਹਰਾ ਸੁਣ ਸੁਣ ਤੁਝੈ ਧਿਆਏ ਦੇ ਤੇਰੇ ਭਗਤ ਰਤੇ ਗੁਣਤਾਸ ਜੀਓ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕੱਟੀ ਮਹਿਡੀ ਜੇਵੜੀ ਹਉ ਬਾਹੜ ਛਿੰਜਣਾ ਨਚੂ ਨਾਨਕ ਔਸਰ ਲੱਧਾ ਭਾਲ ਜੀਓ ਇਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਰਾਗ ਮਹੱਲਾ ਪਹਿਲਾ ਪਹਾਰੇ ਘਰ ਪਹਿਲਾ ਪਹਿਲੇ ਪਹਾਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣ ਆਇ ਉਰਦ ਧਿਆਨ ਲਿਵ ਲਾਗਾ ਨਾ ਮਰਜਾਦ ਆਇਆ ਕਲ ਭੀਤਰ ਬਾਹਰ ਜਾਸੀ ਨਾਗਾ ਜੈਸੀ ਕਲਮ ਬੁੜੀ ਹੈ ਮਸਤਿਕ ਤੈਸੀ ਜੀੜੇ ਪਾਸੇ ਕਹੋ ਨਾਨਕ ਪ੍ਰਾਣੀ ਪਹਿਲੇ ਪਹਰੈ ਹੁਕਮ ਪਿਆ ਗਿਰਵਾਸਿਨ ਦੂਜੈ ਪਹਰੈ ਰਹਿਣ ਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉ ਜਸਦਾ ਘਰ ਕਾਨ ਹੱਥੋ ਹੱਥ ਨਚਾਈਐ ਪ੍ਰਾਣੀ ਮਾਤ ਕਹੈ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸੈ ਨਾ ਜਾਣੈ ਮਨ ਭੀਤਰ ਤਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰ ਗਿਆ ਧਿਆਨ ਤੀਜੈ ਪਹਰੈ ਰਹਿਣ ਕੈ ਬਣ ਜਾ ਰਿਆ ਮਿੱਤਰਾ ਧਨ ਜੋਬਨ ਸਿਉ ਚਿਤ ਹਰ ਕਾ ਨਾਮ ਨਾ ਚੇਤ ਹੀ ਬਣ ਜਾ ਰਿਆ ਮਿੱਤਰਾ ਬੱਧਾ ਛੁਟਹਿ ਜਿਤ ਹਰ ਕਾ ਨਾਮ ਨਾ ਚੇਤੈ ਪ੍ਰਾਣੀ ਬਿਕਲ ਭਇਆ ਸੰਗ ਮਾਇਆ ਤਨ ਸਿਉ ਰਤਾ ਜੋਬਨ ਮਤਾ ਅਹਲਾ ਜਨੁ ਗਵਾਇਆ ਧਰਮ ਸੇਤੀ ਵਾਪਾਰ ਨਾ ਕੀਤੋ ਕਰਮ ਨਾ ਕੀਤੋ ਮਿਤ ਕਹੋ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤ ਚੌਥੇ ਪਹਰ ਰਹਿਣ ਕੈ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੈ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੈ ਨਾ ਮਿਲਿਓ ਜਾ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੋ ਆਲੈ ਖਿਨ ਮਹਿ ਭਇਆ ਪਰਾਇਆ ਸਾਈ ਵਸ ਪ੍ਰਾਪਤੀ ਹੋਈ ਜਿਸ ਸਿਉ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਚੌਥੇ ਪਹਰ ਲਾਵੀ ਲੁਣਿਆ ਖੇਤ